ਹੁਣ ਮੈਂ ਕੋਈ ਕਰ ਲਵਾਂ ਥੋੜਾ ਬਹੁਤ ਬਹੁਤ ਵਧੀਆ ਹੋਈਆਂ ਤਾਂ ਮੈਨੂੰ ਇੰਨੀ ਸੋਝੀ ਨਹੀਂ ਹੁੰਦੀ ਤੁਹਾਡੇ ਤੇ ਕਿਰਪਾ ਸਤਿਗੁਰੂ ਦੀ ਥੋੜਾ ਜਿਹਾ ਜਿਹੜਾ ਮੈਂ ਵੇਖਿਆ ਨਾ ਇੱਕ ਤੇ ਮਤਲਬ ਜਿਹੜੇ ਨੇ ਨਾ ਅਨੁਨਾਸਿਕ ਸ਼ਬਦ ਪੰਜ ਜਿਹੜੇ ਨੇ ਮਤਲਬ ਜਿਹੜੇ ਕਿ ਨੱਕ ਦੀ ਸਹਾਇਤਾ ਤੋਂ ਬਿਨਾ ਨਹੀਂ ਬੋਲੇ ਜਾ ਸਕਦੇ 35 ਅੱਖਰੀ ਤੁਸੀਂ ਜਾਣਦੇ ਹੋ 35 ਅੱਖਰੀ ਵਿੱਚ ਜਿਹੜਾ ਪਹਿਲੀ ਲਾਈਨ ਛੱਡ ਦਿਓ ਊੜੇ ਐੜੇ ਈੜੀ ਸਸਾ ਹਾਰੀ ਉਸ ਤੋਂ ਬਾਅਦ ਅਖੀਰਲੀ ਛੱਡ ਦਿਓ ਯਾਰ ਆਰਾ ਲੱਲਾ ਬਵਾੜਾੜਾ ਜਿਹੜੀਆਂ ਵਿਚਲੇ ਨਾ ਮਤਲਬ ਪੰਜ ਲਾਈਨਾਂ ਉਹਨਾਂ ਦਾ ਜਿਹੜਾ ਅਖੀਰਲਾ ਸ਼ਬਦ ਹੈ ਨਾ ਅਖੀਰਲਾ ਅੱਖਰ ਹੈ ਸ਼ਬਦ ਤੇ ਹੁੰਦਾ ਨਾ ਅੱਖਰਾਂ ਦੇ ਜੋੜ ਨੂੰ ਅਸੀਂ ਸ਼ਬਦ ਆਨੇ ਆ ਤੇ ਉਹਦੇ ਵਿੱਚ ਮਤਲਬ ਉਹਦੇ ਜਿਹੜੇ ਅਖੀਰਲੇ ਸ਼ਬਦ ਨੇ ਅੱਖਰ ਨੇ ਨਾ ਕੱਕਾ ਖੱਖਾ ਗੱਗਾ ਗੰਗਾ ਅਖੀਰਲਾ ਗੰਗਾ ਚੱਚਾ ਥਥਾ ਜਜਾ ਜਜਾ ਨੰਨਾ ਟੈਂਗਾ ਠੱਠਾ ਡੱਡਾ ਡੱਡਾ ਨਾਣਾ ਤੱਤਾ ਥੱਥਾ ਦੱਦਾ ਦੱਦਾ ਨੰਨਾ ਪੱਪਾ ਫੱਫਾ ਬੱਬਾ ਪੱਬਾ ਮੰਮਾ ਇਹ ਜਿਹੜੇ ਪੰਜ ਨੇ ਨਾ ਇਹਨਾਂ ਨੂੰ ਅਖੀਰਲਿਆਂ ਨੂੰ ਅਨੁਨਾਸਿਕ ਸ਼ਬਦ ਕਿਹਾ ਜਾਂਦਾ ਅਨੁਨਾਸਿਕ ਅਨੁਨਾਸਿਕ ਮਤਲਬ ਨੱਕ ਦੀ ਸਹਾਇਤਾ ਤੋਂ ਬਿਨਾ ਨਹੀਂ ਇਹ ਬੋਲੇ ਜਾ ਸਕਦੇ ਇਹਨਾਂ ਦੇ ਆਮ ਤੌਰ ਤੇ ਤੁਸੀਂ ਵੇਖੋ ਵੀ ਤੁਹਾਡੇ ਕੋਲ ਵੀ ਉਹ ਇੰਨਾ ਕੋਈ ਮਤਲਬ ਉਹ ਬਿੰਦੀਆਂ ਲੱਗਦੀਆਂ ਨੇ ਮਤਲਬ ਜਦੋਂ ਅਸੀਂ ਬੋਲਨੇ ਆ ਨਾ ਮਨਾ ਆਨੇ ਆ ਮਨਾ ਉਦੋਂ ਦੇਖ ਲਓ ਨੰਨੇ ਨੂੰ ਬਿੰਦੀ ਕੋਈ ਨਹੀਂ ਹੁੰਦੀ ਪਰ ਉਹਦੇ ਤੇ ਬਿੰਦੀ ਲੱਗ ਜਾਂਦੀ ਹੈ ਜੇ ਨਾ ਧਿਆਨ ਕਰੀਏ ਇਹਦੇ ਤੋਂ ਵੀ ਮਤਲਬ ਕੋਸ਼ਿਸ਼ ਕਰਨੀ ਹੈ ਬਚਨ ਦੀ ਕਿਉਂਕਿ ਜਿੱਥੇ ਅਨੁਨਾਸਿਕ ਸ਼ਬਦ ਦੇ ਲੋੜ ਪਈ ਹੈ ਗੁਰੂ ਮਹਾਰਾਜ ਜੀ ਨੂੰ ਅਸੀਂ ਉਹੀ ਸਮਝਣਾ ਵੀ ਕਈ ਗੱਲਾਂ ਜਿਹੜੀਆਂ ਨੇ ਵਾਧੂ ਨੇ ਵਾਧੂ ਉਹਦੇ 'ਚ ਕੋਈ ਨਹੀਂ ਅੱਜ ਦੀ ਬੋਲੀ ਦੇ ਆਧਾਰ ਤੇ ਮਤਲਬ ਉਦੋਂ ਦੀ ਜਿਹੜੀ ਬੋਲੀ ਸੀ ਨਾ ਉਹਦੇ ਹਿਸਾਬ ਨਾਲ ਉਹਨਾਂ ਨੇ ਆਪਣੇ ਜਾਂ ਉਦੋਂ ਦੀ ਵਿਆਕਰਨ ਜਿਹੜੀ ਸੀ ਉਹਦੇ ਹਿਸਾਬ ਨਾਲ ਬਾਣੀ ਉਚਾਰੀ ਹੈ ਕੋਈ ਮਤਲਬ ਜਦੋਂ ਇਹਦੀ ਡੁੰਗਾਈ 'ਚ ਤੁਸੀਂ ਜਾਓਗੇ ਉਦੋਂ ਮਤਲਬ ਨਾ ਇਹਦੇ ਵਿੱਚ ਕੋਈ ਲਗ ਮਾਤਰ ਜਿਹੜੀ ਉਹ ਵਾਧੂ ਨਹੀਂ ਇਹਦੇ ਵਿੱਚ ਜਿਹੜੇ ਨਾ ਮਤਲਬ ਮਨਾ ਜਦੋਂ ਆਨੇ ਆ ਉਦੋਂ ਆ ਕਰਕੇ ਬੋਲਨੇ ਆ ਮਨਾ ਮਨਾ ਮਨਾ ਆਖੀਏ ਤੇ ਫਿਰ ਉਸ ਦੀ ਸ਼ਬਦ ਦੇ ਜਿੱਥੇ ਅਨੁਨਾਸਿਕ ਸ਼ਬਦਾਂ ਦੀ ਵੀ ਲੋੜ ਪਈ ਹੈ ਨਾ ਉੱਥੇ ਉਹਨਾਂ ਨੇ ਬਿੰਦੀ ਦਾ ਪ੍ਰਯੋਗ ਕੀਤਾ ਹੈ ਗੌੜੀ ਬਾਵਨ ਉਹਦੇ ਵਿੱਚ ਕਬੀਰ ਦਾ ਸ਼ਬਦ ਆਉਂਦਾ ਮਾਈ ਮੋਹ ਅਵਰ ਨਾ ਜਾਣਿਓ ਆ ਨਾਨਾ ਉੱਥੇ ਜੇ ਉਹਨਾਂ ਨੇ ਸਮਝਿਆ ਨਾ ਬਿੰਦੀ ਦੀ ਲੋੜ ਏ ਉਹਨਾਂ ਨੇ ਉੱਤੇ ਬਿੰਦੀ ਲਾਈ ਹੈ ਇੱਕ ਥਾਂ ਆਉਂਦਾ ਚਾਤ੍ਰਿਕ ਚਿਤਵਤ ਬਰਸਦ ਮੇਹ ਮੰਮਾ ਜਿਹੜਾ ਅਨੁਨਾਸਿਕ ਸ਼ਬਦ ਹੈ ਉਹਨੂੰ ਜੇ ਉਹ ਬਿੰਦੀ ਹੈਗੀ ਹੈ ਤੇ ਮੇਹ ਪੜਾਂਗੇ ਨਹੀਂ ਤੇ ਆਮ ਤੌਰ ਤੇ ਆਖਣ ਭਾਵੇਂ ਉਹਨੂੰ ਮੇਹ ਪਰ ਬਿੰਦੀ ਤੋਂ ਬਿਨਾ ਮੇਹ ਨਹੀਂ ਹੋਵੇਗਾ ਤੁਸੀਂ ਬੋਲ ਕੇ ਵੇਖ ਲਓ ਮੇਹ ਉਹਨੂੰ ਪੜਾਂਗੇ ਭਾਵ ਮੇਰਾ ਇਹ ਸੀ ਵੀ ਗੁਰੂ ਮਹਾਰਾਜ ਜੀ ਨੇ ਜੋ ਕੁਝ ਵੀ ਕੀਤਾ ਨਾ ਉਹ ਵਾਧੂ ਨਾ ਕਿਤੇ ਲਾਇਆ ਦੂਸਰੀਆਂ ਜਿਹੜੀਆਂ ਨੇ ਸਮਾਜ ਜਿਹੜੇ ਮਤਲਬ ਸਮਾਜ ਨੇ ਨਾ ਉਹ ਜ਼ਰੂਰ ਬਿੰਦੀਆਂ ਲਾਉਂਦੇ ਨੇ ਅਨੁਨਾਸਿਕ ਨੂੰ ਛੱਡ ਕੇ ਉਹ ਤੇ ਦੂਸਰੀਆਂ ਤੇ ਵੀ ਲਾਉਂਦੇ ਨੇ ਇਹ ਗੱਲ ਠੀਕ ਹੈ ਵੀ ਅੱਜ ਦੇ ਹਿਸਾਬ ਨਾਲ ਜਿੱਥੇ ਪਲੂਰਲ ਆਉਂਦਾ ਨਾ ਉੱਥੇ ਉਹ ਬਿੰਦੀ ਲਾਉਂਦੇ ਨੇ ਚੰਗਿਆਈਆ ਬਰਿਆਈਆ ਹੈ ਇਹ ਬਹੁਵਚਨ ਪਰ ਸਾਨੂੰ ਇਹ ਜੋ ਕੁਝ ਲਿਖਿਆ ਨਾ ਸੀ ਉਹਨੂੰ ਚੰਗਿਆਈਆ ਬਰਿਆਈਆ ਹੀ ਪੜਾਂਗੇ ਅਰਥ ਦੇ ਹਿਸਾਬ ਨਾਲ ਜ਼ਰੂਰ ਹੈ ਵੀ ਉਹਨੂੰ ਮਤਲਬ ਜਦੋਂ ਅਸੀਂ ਅਰਥ ਕਰਾਂਗੇ ਉਦੋਂ ਬਿੰਦੀ ਤੋਂ ਬਿਨਾ ਆਪਣੇ ਅੰਦਰ ਸਮਝਣ ਵਾਸਤੇ ਬਿੰਦੀ ਦਾ ਜ਼ਰੂਰ ਮਤਲਬ ਲਾਣੀ ਪਵੇਗੀ ਪਰ ਉਹਨੂੰ ਬੋਲਣਾ ਨਹੀਂ ਇਸੇ ਤਰ੍ਹਾਂ ਬਿੰਦੀ ਦਾ ਵੀ ਇਹ ਵੀ ਕਈ ਥਾਂ ਇਹ ਮਤਲਬ ਦੂਸਰਾ ਬਣਾਉਂਦੀਆਂ ਨੇ ਬਹੁਵਚਨ ਬਣਾਉਂਦੀਆਂ ਨੇ ਕਈ ਥਾਂ ਇਹਨਾਂ ਦੇ ਦੁਆਰਾ ਲੱਗਦਾ ਜਿਵੇਂ ਹੁਣ ਮਤਲਬ ਅੱਖੀ ਸੂਤਕ ਵੇਖਣਾ ਪਾਠ ਤੇ ਉੱਥੇ ਅੱਖੀ ਹੈ ਪਰ ਅੱਖਾਂ ਅੱਖਾਂ ਨੂੰ ਉੱਥੇ ਸ਼ਬਦ ਤੇ ਆਵੇਗਾ ਨਾ ਵੀ ਅੱਖਾਂ ਨੂੰ ਸੂਤਕ ਉਦੋਂ ਪੈਂਦਾ ਜਦੋਂ ਅਸੀਂ ਮਤਲਬ ਪਰ ਤ੍ਰਿਆ ਪਰ ਤਨ ਰੂਪ ਇਸ ਤਰ੍ਹਾਂ ਹੈਗਾ ਮਤਲਬ ਭਾਵ ਮੇਰਾ ਇਹ ਵੀ ਭਾਵੇਂ ਅਨੁਨਾਸਿਕ ਸ਼ਬਦ ਨੇ ਦੂਜੇ ਵੀ ਨੇ ਉਹਨਾਂ ਦੇ ਬਿੰਦੀ ਜਿੱਥੇ ਹੈਗੀ ਉੱਥੇ ਤੁਸੀਂ ਲਾਓ ਨਹੀਂ ਤੇ ਨਾ ਲਾਓ ਬਾਕੀ ਗੱਲ ਜਿਹੜੀ ਹੈ ਨਾ ਉਹ ਥੋੜੀ ਜਿਹੀ ਇਹ ਵੀ ਇਹ ਹੋ ਗਿਆ ਅੱਖਰ ਊੜਾ ਐੜਾ ਏੜੀ 35 ਅੱਖਰ ਹੋ ਗਿਆ ਜਿਹੜੇ ਇਹਨਾਂ ਤੋਂ ਬਿਨਾ ਮਤਲਬ ਲਗਾ ਮਾਤਰਾ ਨੇ ਮਾਤਰਾ ਜਿਨ੍ਹਾਂ ਨੂੰ ਅਸੀਂ ਆਨਾ ਵੀ ਮਤਲਬ ਮੁਕਤਾ ਦੇਸਤਾ ਨਹੀਂ ਸਾਨੂੰ ਉਹਦੀ ਮਾਤਰਾ ਤੇ ਉਹਨੂੰ ਅਸੀਂ ਮੁਕਤਾ ਬੋਲਨੇ ਆ ਇਸੇ ਤਰ੍ਹਾਂ ਕੰਨਾ ਸਿਆਰੀ ਬਿਹਾਰੀ ਲਾਂ ਦਲਾਂ ਔਂਕੜ ਦੁਲੰਕੜ ਜੋ ਕੁਝ ਵੀ ਹੈਗਾ ਇਹਨਾਂ ਦੀ ਫਿਰ ਅੱਗੋਂ ਦੋ ਵੰਡ ਕਰਦੇ ਨੇ ਤੁਸੀਂ ਤੇ ਸਿਆਣੇ ਹੋ ਦੋ ਵੰਡ ਇੱਕ ਲਘੂ ਮਾਤਰਾ ਤੇ ਇੱਕ ਮਤਲਬ ਉਹਨੂੰ ਗੁਰੂ ਮਾਤਰਾ ਆਨੇ ਜਾਂ ਦੀਰਘ ਮਾਤਰਾ ਆਨੇ ਲਘੂ ਦਾ ਭਾਵ ਛੋਟਾ ਜਿਹੜਾ ਇਹਦੇ ਵਿੱਚੋਂ ਮੁਕਤਾ ਫਿਰ ਅੱਗੇ ਸਿਹਾਰੀ ਤੇ ਔਂਕੜ ਇਹ ਤਿੰਨ ਜਿਹੜੇ ਨੇ ਇਹ ਲਘੂ ਮਾਤਰਾ ਨੇ ਇਹਨਾਂ ਨੂੰ ਬੁਲਾਉਣ ਵਾਸਤੇ ਭਾਵ ਇਹਦਾ ਹੈ ਵੀ ਇਹਦੀ ਅੱਧੀ ਆਵਾਜ਼ ਹੋਣੀ ਹੈ ਗੁਰੂ ਮਾਤਰਾ ਨੂੰ ਬਾਕੀ ਜਿਹੜੀਆਂ ਨੇ ਗੁਰੂ ਮਾਤਰਾ ਨੇ ਕੰਨੇ ਕੰਨਾ ਆ ਗਿਆ ਮੁਕਤੇ ਦੇ ਨਾਲ ਇਸੇ ਤਰ੍ਹਾਂ ਸਿਹਾਰੀ ਦੇ ਨਾਲ ਆ ਗਿਆ ਗੁਰੂ ਮਾਤਰਾ ਬਿਹਾਰੀ ਔਂਕੜ ਦੇ ਨਾਲ ਦੜੈਂਕੜ ਅਗਲੇ ਜਿਹੜੇ ਨੂੰ ਉਹ ਨਹੀਂ ਗੁਰੂ ਮਾਤਰਾ ਨੇ ਭਾ ਮੇਰਾ ਕਹਿਣ ਇੱਕ ਮਿੰਟ ਆਇਆ ਮੇਰੀ ਬੈਟਰੀ ਖਤਮ ਹੋ ਗਈ ਅੱਛਾ ਲੈ ਉਹ ਹਾਂਜੀ ਉਹ ਤੁਸੀਂ ਨਹੀਂ ਉਹ ਤਾਂ ਕੋਈ ਨਹੀਂ ਉਹ ਤਾਂ ਹੰਸਪਾਲ ਜੀ ਕਹਿੰਦੇ ਦਰਬਾਰ ਵੱਲੋਂ ਛਪਵਾ ਦੇਾਂਗੇ ਕਹਿੰਦੇ ਸਨ ਫਿਰ ਉਹਦੀ ਮਤਲਬ ਜਿਹੜੀ ਹੈ ਨਾ ਘੱਟ ਤੋਂ ਘੱਟ ਉਹਦੀ ਸੀਡੀ ਕੈਸਟ ਵੀ ਬਣਿਆ ਨਾ ਜੇ ਹੁਣ ਤੁਹਾਨੂੰ ਦੱਸਣਾ ਵੀ ਆਹ ਦੋ ਨੇ ਅੱਖਰ ਇਹਨਾਂ ਨੂੰ ਬੁਲਾਣਾ ਕਿਸ ਤਰ੍ਹਾਂ ਹੈ ਉਹ ਲਿਖਤੀ ਜਿਹੜਾ ਨਾ ਉਹ ਸਹਾਇਤਾ ਤੇ ਜ਼ਰੂਰ ਕਰੇਗਾ ਮਤਲਬ ਲੌਂਗ ਟਾਈਮ ਵਾਸਤੇ ਉਹ ਕੰਮ ਦੇਗੀ ਪਰ ਜਿੰਨਾ ਜਿਹੜਾ ਉਹਦਾ ਬੋਲ ਕੇ ਮਤਲਬ ਨਾ ਨਾ ਉਚਾਰਨ ਦੱਸਿਆ ਜਾਏਗਾ ਫਿਰ ਉਹਨਾਂ ਫਾਇਦਾ ਨਹੀਂ ਹੋਣਾ ਆਮ ਨੂੰ ਸਿਆਣਾ ਆਦਮੀ ਤੇ ਸਮਝ ਜਾਏਗਾ ਜਿਹੜਾ ਅਣਜਾਣਾ ਨਾ ਥੋੜਾ ਜਿਹਾ ਉਹਨੂੰ ਮਤਲਬ ਉਦੋਂ ਹੀ ਪਤਾ ਲੱਗੇਗਾ ਜਦੋਂ ਆਪਾਂ ਉਹਨੂੰ ਬੋਲ ਕੇ ਵੀ ਕਰਾਂਗੇ ਜੇ ਮਤਲਬ ਅਸੀਂ ਰਿਕਾਰਡਿੰਗ ਦਾ ਇੰਤਜ਼ਾਮ ਦੋ 2 ਘੰਟੇ ਦਾ ਲੱਗੇਗਾ ਹੋਰ ਕਿੰਨਾ ਕੁ ਹੋਣਾ ਵਾ? ਆਪਾਂ ਕੀ ਕਰ ਸਕਦੇ ਹਾਂ ਇਹ ਕੰਮ ਬਿਲਕੁਲ ਜੀ ਟਾਈਮ ਹੁਣ ਨਹੀਂ ਹੁਣ ਜਿਹੜਾ ਨਾ ਹੁਣ ਮਤਲਬ ਜਿੰਨਾ ਚਿਰ ਮੈਂ ਉਹ ਬੁੱਕ ਅਸਲੀ ਨਹੀਂ ਨਾ ਪੂਰੀ ਫਾਈਨਲ ਨਹੀਂ ਹੋ ਜਾਂਦੀ ਇੱਕ ਮਤਲਬ ਥੋੜਾ ਜਿਹਾ ਉਹਦਾ ਵੀ ਉਹਦੇ ਜਿਸ ਤਰ੍ਹਾਂ ਆਪਾਂ ਚੈਪਟਰ ਬਣਾਉਂਦੇ ਆ ਨਾ ਉਹਦਾ ਵੀ ਕਿਸ ਤਰ੍ਹਾਂ ਮਤਲਬ ਉਹਨੂੰ ਅੱਗਾ ਪਿੱਛਾ ਕਿਸ ਤਰ੍ਹਾਂ ਦੇਣਾ ਉਹ ਰੂਪ ਹੋ ਜਾ ਉਦੋਂ ਬਾਅਦ ਹੀ ਫਾਇਦਾ ਪੂਰਾ ਕਿਉਂਕਿ ਜਿੰਨਾ ਚਿਰ ਮਤਲਬ ਜਿਹੜੀ ਚੀਜ਼ ਸਾਡੇ ਕੋਲੋਂ ਆਮ ਤੌਰ ਕਹਿੰਦੇ ਨੇ ਵੀ ਮਤਲਬ ਜਿਹੜੀ ਚੀਜ਼ ਕੋਲ ਹੈ ਨਾ ਉਨਾ ਚਿਰ ਤੇ ਠੀਕ ਹੈ ਉਹਨੂੰ ਜਦੋਂ ਬਾਹਰ ਕੱਢੋਗੇ ਨਾ ਉਹਦੀਆਂ ਪਹਿਲੋਂ ਮਤਲਬ ਉਹਦੀ ਮਿਸਟੇਕ ਵਗੈਰਾ ਸਾਰਾ ਦੇਖ ਲਈਏ ਫਿਰ ਜਦੋਂ ਬਾਜ਼ਾਰ 'ਚ ਆ ਗਈ ਫਿਰ ਉਹ ਮਤਲਬ ਪਿਛਾ ਮੋੜਨੀ ਮੁਸ਼ਕਲ ਹੈ ਨਾ ਇਹ ਸੀ ਤੇ ਉਹ ਮੈਂ ਅਰਜ਼ ਕਰਦਾ ਸਾਂ ਵੀ ਉਹਦੇ ਵਿੱਚ ਗੁਰੂ ਮਾਤਰਾ ਤੇ ਲਘੂ ਮਾਤਰਾ ਵਾਲੀ ਜਿਹੜੀ ਮੈਂ ਅਰਜ਼ ਕੀਤੀ ਹੈ ਨਾ ਲਘੂ ਮਾਤਰਾ ਛੋਟੀ ਆਵਾਜ਼ ਅੱਧੀ ਮਤਲਬ ਗੁਰੂ ਮਾਤਰਾ ਨਾਲੋਂ ਅੱਧੀ ਗੁਰੂ ਮਾਤਰਾ ਵੀ ਜਿਹੜੀ ਉਹਦੇ ਨਾਲੋਂ ਦੂਣੀ ਆਵਾਜ਼ ਹੈ ਉਹਦੇ ਵਿੱਚ ਬੁਲਾਉਣ ਦਾ ਢੰਗ ਇਹ ਵੀ ਜੇ ਤੇ ਤੁਹਾਡੇ ਕੋਲ ਪਹਿਲੇ ਅੱਖਰ ਨਾਲ ਗੁਰੂ ਮਾਤਰਾ ਹੈ ਤੇ ਪਿਛਲੀ ਜਿਹੜੀ ਇਹ ਲਘੂ ਮਾਤਰਾ ਹੈ ਜਿਸ ਤਰ੍ਹਾਂ ਮਤਲਬ ਜਾਏ ਜੇ ਇਹਨੂੰ ਜਾਏ ਪੜੋਗੇ ਤੇ ਗਲਤ ਹੈ ਈੜੀ ਜਿਹੜੀ ਉਹ ਲਘੂ ਮਾਤਰਾ ਨਹੀਂ ਰਹੇਗੀ ਗੁਰੂ ਮਾਤਰਾ ਬਣ ਜਾਏਗੀ ਜੇ ਉਹਨੂੰ ਤੁਸੀਂ ਪਹਿਲੀ ਜਿਹੜਾ ਗੁਰੂ ਮਾਤਰਾ ਤੁਹਾਡੇ ਕੋਲ ਉਹਨੂੰ ਲੰਮੀ ਆਵਾਜ਼ ਦੇ ਦਿਓ ਜਾਏ ਇਹ ਹੋ ਗਿਆ ਪਰ ਜੇ ਤੁਹਾਡੇ ਕੋਲ ਦੋਵੇਂ ਗੁਰੂ ਮਾਤਰਾ ਨੇ ਨਾ ਫਿਰ ਤੁਸੀਂ ਉਹਨੂੰ ਜੇ ਜਾ ਇਹ ਆਖੋਗੇ ਨਾ ਉਹਦਾ ਫਿਰ ਅਰਥ ਬਦਲ ਜਾਏ ਉਹਨੂੰ ਫਿਰ ਇਹ ਵੀ ਪਹਿਲੇ ਨੂੰ ਥੋੜਾ ਜਿਹਾ ਘੱਟ ਕਰੋ ਰਵੇ ਉਹ ਗੁਰੂ ਮਾਤਰਾ ਜਾਏ ਜਿੱਥੇ ਜਾ ਆਂਦੇ ਸਨ ਉਥੇ ਜਾਏ ਆਖੀਏ ਜੇ ਲਾਂ ਇਹਦੇ ਵਾ ਮੇਰਾ ਇਹ ਵੀ ਇੱਥੇ ਤੁਸੀਂ ਪੜਿਆ ਸੀ ਹੁਣ ਮੈਨੂੰ ਯਾਦ ਨਹੀਂ ਰਿਹਾ ਉਹਨੂੰ ਜਿਹੜਾ ਨਾ ਉਹਨੂੰ ਮਤਲਬ ਦੋਵਾਂ ਨੂੰ ਫਿਰ ਉਹ ਅਲੱਗ-ਅਲੱਗ ਹੋ ਜਾਂਦੇ ਨੇ ਜੇ ਅਸੀਂ ਦੋਵੇਂ ਗੁਰੂ ਮਾਤਰਾ ਜਿਹੜੀ ਇਹ ਬੁਲਾਈਏ ਨਾ ਫਿਰ ਉਹ ਅਲੱਗ-ਅਲੱਗ ਹੋ ਜਾਂਦਾ ਉਹਦੇ ਪਿਛਲੇ ਤੇ ਜ਼ੋਰ ਦੇਣਾ ਹੈ ਸੁਹਾਏ ਵੇ ਸ਼ਬਦ ਸੁਹਾਏ ਜੇ ਉਹਨੂੰ ਸੁਹਾ ਇਹ ਆਖਾਂਗੇ ਨਾ ਤੇ ਉਹ ਇਹ ਅਲੱਗ ਹੋ ਜਾਗੇ ਉਹਦਾ ਕੋਈ ਅਰਥ ਨਹੀਂ ਨਿਕਲਣਾ ਇਸ ਵਾਸਤੇ ਉਹਨੂੰ ਇਕੱਠਾ ਰੱਖਣ ਵਾਸਤੇ ਪਿਛਲੇ ਪਿਛਲੇ ਤੇ ਜ਼ਿਆਦਾ ਜ਼ੋਰ ਦਿਓ ਜੇ ਆਲਾਪ ਵੀ ਕਰਦੇ ਹੋ ਰਕੀਰਤਨ ਵੀ ਕਰਦੇ ਹੋ ਨਾ ਉਹਦੇ ਪਿਛਲੇ ਤੇ ਜ਼ਿਆਦਾ ਜ਼ੋਰ ਦਿਓ ਸੁਹਾਏ ਫਿਰ ਉਹ ਠੀਕ ਰਹੇਗੀ ਇਹ ਤੇ ਲਘੂ ਮਾਤਰਾ ਤੇ ਗੁਰੂ ਮਾਤਰਾ ਰਹਾਓ ਉਹਨੂੰ ਮਤਲਬ ਹਾਹਾ ਜਿਹੜਾ ਉਹਨੂੰ ਲੰਮੀ ਆਵਾਜ਼ ਦਿਓ ਊੜਾ ਆਪੇ ਠੀਕ ਬੋਲੇ ਰਹਾਓ ਜਾਂ ਇਸ ਤਰ੍ਹਾਂ ਜੀ ਲੈ ਫਿਰਦੇ ਜੀ ਜੱਜੇ ਨੂੰ ਲੰਮੀ ਆਵਾਜ਼ ਦਿਓ ਤਾਂ ਐੜਾ ਛੇਤੀ ਚੜਦੇ ਜੇ ਤੁਸੀਂ ਉਹਨੂੰ ਲੰਮੀ ਆਵਾਜ਼ ਨਾ ਦਿਓਗੇ ਤੇ ਫਿਰ ਜੀ ਆਖੋਗੇ ਐੜੇ ਨੂੰ ਕੰਨਾ ਕਈ ਵਾਰੀ ਲੱਗਦੇ ਜੀ ਆ ਇਹਨੂੰ ਜੀ ਜੱਜੇ ਨੂੰ ਲੰਮੀ ਆਵਾਜ਼ ਦੇ ਉਹ ਫੇਰ ਉਹ ਜੀ ਬਣੇਗਾ ਇਸੇ ਤਰ੍ਹਾਂ ਮਤਲਬ ਜਿਹੜੇ ਕੁਝ ਇਹ ਪੰਜਵੇਂ ਅੱਖਰ ਦੀ ਮੈਂ ਗੱਲ ਕੀਤੀ ਸੀ ਅਨੁਨਾਸਿਕ ਸ਼ਬਦ ਦੀ ਉਸ ਤੋਂ ਪਹਿਲਾ ਅੱਖਰ ਇਹਨਾਂ ਲਾਈਨਾਂ ਦੇ ਲੈ ਲਓ ਸੰਭਾਵ ਚੌਥਾ ਅੱਖਰ ਉਹ ਪਹਿਲੀ ਲਾਈਨ ਵੀ ਛੱਡ ਦਿਓ ਅਖੀਰਲੀ ਵੀ ਛੱਡ ਦਿਓ ਇਹਨਾਂ ਦੀ ਗੱਲ ਫੇਰ ਕਰਾਂਗੇ ਜਿਹੜੇ ਪਿਛਲੇ ਵਿਜਨੀਆਂ ਪੰਜ ਲਾਈਨਾਂ ਨੇ ਉਹਨਾਂ ਦਾ ਜਿਹੜਾ ਚੌੜਾ ਚੌਥਾ ਅੱਖਰ ਹੈ ਨਾ ਉਹਨੂੰ ਬੁਲਾਣ ਜੀ ਤੁਸੀਂ ਵੇਖੋ ਵੀ ਕੱਕਾ ਖੱਖਾ ਗੱਗਾ ਕੱਗਾ ਗੰਗਾ ਤੁਸੀਂ ਆਮ ਤੌਰ ਤੇ ਗ੍ਰੰਥ ਸਾਹਿਬ ਵਿੱਚ ਦੇਖਿਆ ਹੋਵੇਗਾ ਜਿੱਥੇ ਬਾਵਨ ਅਖਰੀ ਲਿਖੀ ਹੈ ਨਾ ਉਥੇ ਇਹ ਸ਼ਬਦ ਜਿਹੜੇ ਨੇ ਉਹਨਾਂ ਨੂੰ ਮਤਲਬ ਇੱਕ ਅੱਖਰ ਲਿਖ ਕੇ ਕੱਗਾ ਜੇ ਲਿਖਣਾ ਨਾ ਕੱਗਾ ਫਿਰ ਕੇ ਕੱਗਾ ਪਾਇਆ ਤੇ ਉਹਨੂੰ ਜੇ ਅਸੀਂ ਕੱਗਾ ਬੋਲਨੇ ਨਾ ਮੇਰੀ ਆਵਾਜ਼ ਨੂੰ ਜਰਾ ਧਿਆਨ ਨਾਲ ਸੁਣੋ ਤੇ ਤੁਸੀਂ ਆਪਣੀ ਆਵਾਜ਼ ਨਾਲ ਸੁਣੋਗੇ ਤੇ ਕੱਗਾ ਪਿਛਲਾ ਜਿਹੜਾ ਉਹ ਗੱਗਾ ਬੋਲਦਾ ਜਦੋਂ ਕਿ ਦੋਹਾਂ ਅੱਖਰਾਂ ਦਾ ਜੋੜ ਨਾਲ ਕੰਨਾਂ ਲੱਗ ਕੇ ਤੇ ਉਹੀ ਦੋਵੇਂ ਅੱਖਰ ਬੋਲਨੇ ਚਾਹੀਦੇ ਨੇ ਸ਼ੁੱਧ ਤੇ ਉਹ ਏ ਕੱਗਾ ਗਾ ਬੋਲਿਆ ਪਿਛਲਾ ਇਹਨੂੰ ਵੀ ਮਤਲਬ ਇਸੇ ਤਰ੍ਹਾਂ ਚਾਚਾ ਚਾਚਾ ਜੱਜਾ ਜੱਜਾ ਜੱਜਾ ਬੋਲੋਗੇ ਤੇ ਉਹਦਾ ਤੀਜਾ ਅੱਖਰ ਲੱਗਦਾ ਹੈ ਤੇ ਉਹ ਆਪਸ ਵਿੱਚ ਮਤਲਬ ਉਹਨਾਂ ਦਾ ਜਿਹੜਾ ਚੌਥਾ ਅੱਖਰ ਸਹੀ ਬੋਲਣਾ ਸੀ ਨਾ ਉਹਦੇ ਨਾਲ ਉਹ ਪਿਛਲਾ ਜਿਹਦੀ ਪਿਛਲੀ ਆਵਾਜ਼ ਜਿੱਥੇ ਮੁੱਕਦੀ ਏ ਉਹ ਤੀਜੇ ਅੱਖਰ ਤੇ ਆ ਜਾਂਦੀ ਹੈ ਇਸ ਵਾਸਤੇ ਇਹ ਸ਼ੁੱਧ ਹੈ ਅੱਗੇ ਆ ਗਿਆ ਟੈਂਕਾ ਠੱਠਾ ਡੱਡਾ ਟੱਡਾ ਡੱਡਾ ਜਦੋਂ ਬੋਲਦੇ ਉਦੋਂ ਡੱਡਾ ਨਾਲ ਬੋਲਦਾ ਅਖੀਰਲਾ ਪਹਿਲਾਂ ਤੇ ਡੱਡਾ ਬੋਲ ਗਿਆ ਤੱਤਾ ਥੱਥਾ ਦੱਦਾ ਤੱਦਾ ਤੱਦਾ ਦਾ ਬੋਲ ਗਿਆ ਇਸੇ ਤਰ੍ਹਾਂ ਹੀ ਪੱਪਾ ਫਫਾ ਬੱਬਾ ਪੱਬਾ ਬੱਬਾ ਬੋਲਾ ਜਦੋਂ ਉਹ ਬੱਬਾ ਬੋਲ ਗਿਆ ਇਹਨਾਂ ਦਾ ਵੀ ਧਿਆਨ ਰੱਖਣਾ ਜੇ ਦੋਵੇਂ ਅੱਖਰ ਇਹਨਾਂ ਵਿੱਚੋਂ ਜਿਹੜਾ ਅੱਖਰ ਜੇ ਤੇ ਸ਼ੁਰੂ ਵਿੱਚ ਆਉਂਦਾ ਹੈ ਕਿਸੇ ਸ਼ਬਦ ਦੇ ਕਿਉਂਕਿ ਸ਼ਬਦ ਜਿਹੜਾ ਉਹ ਮਤਲਬ ਦੋ ਅੱਖਰ ਜਾਂ ਇਸ ਤੋਂ ਬਾਅਦ ਦਾ ਜਿਹਦਾ ਕੋਈ ਪੂਰਾ ਮਤਲਬ ਕੋਈ ਨਾ ਮੀਨਿੰਗ ਨਿਕਲ ਸਕਦੇ ਉਹਨੂੰ ਸ਼ਬਦ ਕਹਿੰਦੇ ਆ ਗ੍ਰਾਮਰ ਦੇ ਹਿਸਾਬ ਨਾਲ ਜਦੋਂ ਤੁਸੀਂ ਉਹਨੂੰ ਬੁਲਾਣਾ ਹੈ ਉਹਦੀ ਕੋਸ਼ਿਸ਼ ਇਹ ਕਰੋ ਵੀ ਜੇ ਤੇ ਉਹ ਪਹਿਲੋਂ ਅੱਖਰ ਹੈ ਫਿਰ ਉਹਦਾ ਆਪਣਾ ਸਹੀ ਰੂਪ ਰਹਿ ਗਿਆ ਪੱਬਾ ਰਾਰਾ ਪਰਮ ਹਾਂਜੀ ਉਹ ਪਰਮ ਰਹੇਗਾ ਜੇ ਤੁਸੀਂ ਕੱਗਾ ਰਾਰਾ ਘਰ ਤੇ ਉਹਨੂੰ ਘਰ ਬੋਲਾਂਗੇ ਪਰ ਜੇ ਉਹ ਇੱਕ ਅੱਖਰ ਪਹਿਲੋਂ ਲੱਗ ਗਿਆ ਕੋਈ ਹੋਰ ਤੇ ਉਸ ਤੋਂ ਬਾਅਦ ਇਹ ਚੌਂ ਅੱਖਰਾਂ ਚੋਂ ਪੰਜਾਂ ਅੱਖਰਾਂ ਵਿੱਚੋਂ ਕੋਈ ਆਉਂਦਾ ਹੈ ਫੇਰ ਉਹਨੂੰ ਭਾਰਾ ਕਰਕੇ ਬੁਲਾਉਣਾ ਜੇ ਘਰ ਬੋਲਾਂਗੇ ਤੇ ਘਰ ਬੋਲਾਂਗੇ ਇਹਨੂੰ ਘਰ ਨਹੀਂ ਬੋਲਾਂਗੇ ਕਈ ਜਿਹੜੇ ਨੇ ਉਹ ਦੂਸਰੀ ਬੋਲੀ ਵਾਲੇ ਜਾਂ ਕੋਈ ਬੰਥਾਂ ਵਾਲੇ ਇਸੇ ਤਰ੍ਹਾਂ ਕਰਦੇ ਉਹਨੂੰ ਘਰ ਘਰ ਬੋਲਦੇ ਨੇ ਸਾਡੀ ਇਹ ਪ੍ਰਪਾਰਟੀ ਨਹੀਂ ਅਸੀਂ ਇਹਨੂੰ ਘਰ ਬੋਲਾਂਗੇ ਪਰ ਜੇ ਇਸ ਤੋਂ ਪਹਿਲੋਂ ਅੱਖਰ ਆ ਗਿਆ ਸੱਸਾ ਆ ਗਿਆ ਮੰਨ ਲਓ ਸੁਗਰ ਫੇਰ ਉਹਨੂੰ ਸੁਕਰ ਨਹੀਂ ਬੋਲਾਂਗੇ ਫਿਰ ਉਹਨੂੰ ਭਾਰਾ ਕਰਕੇ ਬੋਲਾਂਗੇ ਸੁਗਰ ਇਸੇ ਤਰ੍ਹਾਂ ਹੀ ਮਤਲਬ ਜਿਹੜੇ ਵੀ ਆਉਂਦੇ ਨੇ ਨਾ ਹੁਣ ਤੁਸੀਂ ਐਨ ਸਸਾਇ ਸੁਭਾਏ ਜੇ ਤੇ ਉਹਨੂੰ ਸੁਭਾਏ ਪੜੋਗੇ ਸਸਾ ਕਿਉਂਕਿ ਪਹਿਲੋਂ ਆ ਗਿਆ ਤੇ ਉਹਦਾ ਅਰਥ ਨਿਕਲੇਗਾ ਜੇ ਤੁਸੀਂ ਉਹਨੂੰ ਸੋ ਭਾਏ ਕਰਦੇ ਹੋ ਫਿਰ ਉਹਦਾ ਅਰਥ ਅੱਡੋ ਅੱਡ ਹੋ ਜਾਏਗਾ ਸਸਾ ਅਲੱਗ ਹੋ ਗਿਆ ਪੱਬਾ ਅਲੱਗ ਹੋ ਗਿਆ ਪੱਬਾ ਮਤਲਬ ਤੁਸੀਂ ਆਪਣਾ ਉਹਨੂੰ ਪਹਿਲਾ ਸ਼ਬਦ ਸ਼ਬਦ ਦਾ ਪਹਿਲਾ ਅੱਖਰ ਉਹਦੇ ਹਿਸਾਬ ਨਾਲ ਬੋਲੇ ਇਸ ਵਾਸਤੇ ਉਹ ਸੋ ਭਾਏ ਉਹਦਾ ਅਰਥ ਬਦਲ ਜਾਏਗਾ ਭਾਵ ਇਹ ਖਿਆਲ ਰੱਖਣਾ ਜੇ ਉਹਦਾ ਪਹਿਲਾ ਅੱਖਰ ਕੋਈ ਹੋਰ ਹੈ ਇਹਨਾਂ ਪੰਜਾਂ ਜੋ ਫਿਰ ਤੇ ਉਹਨੂੰ ਪਾਰਾ ਕਰਕੇ ਬੁਲਾਓ ਦੋ ਅੱਖਰ ਇਕੱਠੇ ਹੀ ਨੇ ਮੰਨ ਲਓ ਆਉਂਦਾ ਪਾਠ ਤੇ ਦੱਦਾ ਹੈ ਧਰਮ ਧਰੈ ਧਰਮਾਪੁਰ ਦੋਵੇਂ ਦੱਦੇ ਨੇ ਪਹਿਲਾ ਦੱਦਾ ਫਿਰ ਦੱਦਾ ਉਹਨੂੰ ਮਤਲਬ ਤੁਸੀਂ ਪਹਿਲੇ ਨੂੰ ਪਾਰਾ ਕਰ ਲਓ ਜੇ ਤੇ ਮਤਲਬ ਨਹੀਂ ਤੁਹਾਡੇ ਕੋਲ ਬੋਲਦਾ ਫਿਰ ਦੋਵੇਂ ਫਿਰ ਤੁਸੀਂ ਪਾਰਾ ਪਹਿਲਾ ਕਰ ਸਕਦੇ ਹੋ ਜੇ ਉਹ ਕੱਲਾ ਅੱਖਰ ਫਿਰ ਨਹੀਂ ਕਰ ਸਕਦੇ ਫਿਰ ਉਹਦਾ ਉਚਾਰਨ ਗਲਤ ਹੋ ਜਾਏਗਾ ਦੱਦਾ ਉਹਨੂੰ ਦੱਦਾ ਪੜੋ ਦੱਦਾ ਧਰਮ ਦੱਦਾ ਹੈ ਧਰਮ ਧਰੈ ਧਰਮਾਪੁਰ ਮਤਲਬ ਧੱਦਾ ਜਿਹੜਾ ਨਾ ਉਹਨੂੰ ਦੋਵੇਂ ਬੁਲਾਓਗੇ ਠੀਕ ਜਾਂ ਤੁਹਾਡੇ ਇੰਨੀ ਮਤਲਬ ਤੁਹਾਡੀ ਸਿਆਣਪ ਬੋਲਣ ਵਾਲੇ ਦੀ ਹੋਵੇ ਉਹ ਧਾ ਪਹਿਲਾ ਵੀ ਧੱਦਾ ਬੁਲਾ ਲਵੇ ਤਾਂ ਧਾ ਧੱਦਾ ਪਰ ਜ਼ਿਆਦਾ ਚੰਗਾ ਹੈ ਵੀ ਤੁਸੀਂ ਪਹਿਲੇ ਨੂੰ ਪਾਰਾ ਕਰ ਲਓ ਉਹ ਕੋਈ ਔਗਣ ਨਹੀਂ ਤੇ ਇਹ ਪ੍ਰਮਾਣ ਦੇ ਤੌਰ ਦੇ ਉੱਤੇ ਕੋਈ ਤੋਕ ਹਾਂਜੀ ਜਿਵੇਂ ਹੁਣ ਧੱਦਾ ਮੈਂ ਬੋਲਿਆ ਧੱਦਾ ਹੈ ਧਰਮ ਧਰੇ ਧਰਮਾਪੁਰ ਗੁਣਕਾਰੀ ਮਨ ਧੀਰਾ ਬਾਮਣ ਕਰੀ ਸ਼ਾਇਦ ਹੁੰਦਾ ਅੱਛਾ ਇਸੇ ਤਰ੍ਹਾਂ ਮਤਲਬ ਜੇ ਉਹ ਆ ਜਿਹੜੀ ਤੁਸੀਂ ਪੜ੍ਹਨੇ ਮੁੰਦਾਵਣੀ ਮਹੱਲਾ ਪੰਜਵਾਂ ਥਾਲ ਵਿੱਚ ਤਿੰਨ ਵਸਤੂ ਪਈਓ ਸਾ ਤੋਂ ਵਿਚਾਰੋ ਅੰਮ੍ਰਿਤ ਨਾਮ ਠਾਕੁਰ ਕਾ ਪਇਓ ਜਿਸ ਕਾ ਸਭ ਸਾਧਾਰੋ ਐੜਾ ਆ ਗਿਆ ਪਹਿਲੋਂ ਆਧਾਰੋ ਨਹੀਂ ਉਹਨੂੰ ਪੜਨਾ ਆਧਾਰੋ ਆਧਾਰੋ ਹਾਂ ਆਧਾਰੋ ਹਾਂਜੀ ਤਿਸ ਕਾ ਹੋਏ ਉਧਾਰੋ ਤੇ ਜੇ ਕੋ ਖਾਵੇ ਜੇ ਕੋ ਪੁੰਚੈ ਤਿਸ ਕਾ ਹੋਏ ਉਧਾਰੋ ਇਹ ਵਸਤ ਦੀ ਨਾ ਜਾਈ ਨਿਤ ਨਿਤ ਰੱਖ ਉਰਤਾਰੋ ਹੁਣ ਇਹਨੂੰ ਲਾ ਕਰਨਾ ਨਾ ਉਹ ਤਦਾ ਆਪਣੀ ਮਤਲਬ ਫਿਰ ਸਹੀ ਰੂਪ ਵਿੱਚ ਬੋਲੇ ਉਰਧਾਰੋ ਉਥੇ ਉਰਧਾਰੋ ਨਹੀਂ ਬੋਲਣਾ ਹਾਂਜੀ ਤੇ ਜਿਵੇਂ ਆਉਂਦਾ ਨਾ ਭਗਤ ਬਚਲ ਸੁਨ ਹੋ ਤੋ ਨਿਰਾਸ ਰਿਦਾ ਪਤਿਤ ਪਾਵਨ ਸੁਨ ਆਸਾ ਉਰਧਾਰ ਉਰਧਾਰ ਪੜੋਗੇ ਤੇ ਉਹਦਾ ਅਰਥ ਨਹੀਂ ਨਿਕਲਣਾ ਉਰਧਾਰੋ ਹਿਰਦੇ ਵਿੱਚ ਮੈਂ ਮਤਲਬ ਧਾਰਨਾ ਉਹ ਉਹਦਾ ਮਤਲਬ ਉਚਾਰਨ ਜਿਹੜਾ ਉਹ ਇਸ ਤਰ੍ਹਾਂ ਕਰਨ ਦਾ ਕੋਸ਼ਿਸ਼ ਕਰਨੀ ਆ ਬਾਕੀ ਇੱਕ ਜਿਹੜਾ ਨਾ ਉਹ ਯਈਆ ਹੈ ਜੇ ਤੁਸੀਂ ਉਂਝ ਵੀ ਉਹਨੂੰ ਪੜੋ ਨਾ ਯਈਆ ਤੇ ਜਦੋਂ ਤੁਸੀਂ ਇੱਕ ਯਈਆ ਤੇ ਦੂਸਰਾ ਯਈਆ ਨਾਲ ਲਿਖ ਕੇ ਨਾਲ ਕੰਨਾ ਪਾਓਗੇ ਨਾ ਤੁਸੀਂ ਉਹਨੂੰ ਬੁਲਾ ਕੇ ਵੇਖੋ ਕਦੀ ਵੀ ਯਈਆ ਨਹੀਂ ਬੋਲੇਗਾ ਉਹ ਯਈਆ ਹੀ ਬੋਲੇਗਾ ਯਈਆ ਮਤਲਬ ਜਿਹੜਾ ਪਿਛਲਾ ਹੈ ਨਾ ਉਹ ਈੜੀ ਬੋਲੇਗੀ ਈੜੀ ਨੂੰ ਕੰਨਾ ਲਾ ਕੇ ਤੇ ਐੜੇ ਨੂੰ ਕੰਨਾ ਲੱਗੇਗਾ ਇਹ ਜਿੱਥੇ ਵੀ ਆਉਂਦਾ ਇਹਦੇ ਉਸੇ ਤਰ੍ਹਾਂ ਜਿਸ ਤਰ੍ਹਾਂ ਮੈਂ ਉਹ ਚਾ ਚਾ ਪੰਜ ਅੱਖਰ ਦਿੱਤੇ ਨੇ ਚੌਥੇ ਇਹਦਾ ਵੀ ਇਹ ਨਿਯਮ ਜੇ ਪਹਿਲੋਂ ਸ਼ੁਰੂ ਵਿੱਚ ਆਵੇਗਾ ਯਈਆ ਇਹਦਾ ਆਪਣਾ ਅਸਲੀ ਰੂਪ ਹੋਵੇਗਾ ਯਕ ਅਰਜ ਗੁਫਤਮ ਬੋਲ ਪੇਸ਼ ਤੋਂ ਇੱਥੇ ਜਈਆ ਪਹਿਲੋਂ ਆ ਗਿਆ ਉਹਨੂੰ ਯੱਕ ਬੋਲਾਂਗੇ ਹੋਰ ਕੁਝ ਨਹੀਂ ਬੋਲਾਂਗੇ ਇਸੇ ਤਰ੍ਹਾਂ ਯਹ ਮਾਲਾ ਆਪਣੀ ਜਾ ਇੱਥੇ ਜਈਆ ਆ ਗਿਆ ਪਰ ਜੇ ਇਹ ਹੀ ਜਈਆ ਜਿਹੜਾ ਕਿਸੇ ਦੇ ਪਿੱਛੇ ਆਵੇਗਾ ਫਿਰ ਇਹਦਾ ਆਪਣਾ ਰੂਪ ਨਹੀਂ ਰਹੇਗਾ ਦਇਆ ਲਿਖਣਾ ਹੈ ਦਇਆ ਤੁਸੀਂ ਦੱਦਾ ਜਈਏ ਨੂੰ ਕੰਨਾ ਲਾ ਕੇ ਲਿਖਨੇ ਆ ਦੂਜਾ ਰੂਪ ਇਹਦਾ ਇਹ ਵੀ ਇਹ ਦੱਦਾ ਈੜੀ ਨੂੰ ਸਿਹਾਰੀ ਐੜੇ ਨੂੰ ਕਰਨਾ ਦਇਆ ਉਹ ਵੀ ਦਇਆ ਹੋਵੇਗਾ ਉਹ ਵੀ ਦਇਆ ਹੋਵੇਗਾ ਭਾਵ ਇਹ ਜਿਹੜਾ ਯਈਆ ਪਿਛਲਾ ਹੈ ਨਾ ਇਹ ਕਦੀ ਵੀ ਮਤਲਬ ਉਹ ਆਪਣੇ ਰੂਪ ਵਿੱਚ ਨਹੀਂ ਬੋਲੇਗਾ ਜਿਵੇਂ ਹੁਣ ਪਜੰਗ ਪ੍ਰਿਆਤ ਛਾਂਦੇ ਅਸੀਂ ਉਹਨੂੰ ਪ੍ਰਿਆਤ ਪੜਾਂਗੇ ਇਹਨਾਂ ਦੇ ਗੱਲ ਤੇ ਪ੍ਰਿਆਤ ਠੀਕ ਹੈ ਪਹਿਲਾ ਜੇ ਤੇ ਮਤਲਬ ਪਹਿਲੇ ਅੱਖਰ ਤੇ ਕੋਈ ਮਾਤਰਾ ਨਹੀਂ ਉਹ ਮਾਤਰਾ ਉਹਨੂੰ ਲੱਗ ਜਾਏਗੀ ਜੇ ਨਹੀਂ ਜੇ ਹੈਗੀ ਏ ਤੇ ਫਿਰ ਉਹ ਅਗਲੇ ਪਾਸੇ ਆਪੇ ਮਤਲਬ ਐੜੇ ਦੀ ਥਾਂ ਅੱਛਾ ਦੂਜਾ ਜੇ ਯਈਆ ਕੰਨੇ ਵਾਲਾ ਜਿਵੇਂ ਹੁਣ ਦਇਆ ਉਹ ਫਿਰ ਮਤਲਬ ਈੜੀ ਵਿੱਚੋਂ ਨਿਕਲ ਕੇ ਜਿਹੜੀ ਉਹਦੀ ਮਤਲਬ ਸੰਧੀ ਛੇਦ ਉਹਨੂੰ ਤੋੜਨਾ ਨਾ ਉਹ ਈੜੀ ਨੂੰ ਸਿਆਰੀ ਲੱਗ ਜਾਏਗੀ ਤੇ ਯਈਏ ਦੇ ਨਾਲ ਕੰਨਾ ਹੈ ਇਸ ਵਾਸਤੇ ਉਹ ਜਿਹੜੇ ਸਵਰਹੀਨ ਤਿੰਨ ਸ਼ਬਦ ਨੇ ਊੜਾ ਐੜਾ ਈੜੀ ਇਹ ਕਿਸੇ ਨਾਲ ਮਿਲ ਕੇ ਵੀ ਮਤਲਬ ਇਹਨਾਂ ਦੀ ਆਪਣੀ ਆਵਾਜ਼ ਕੋਈ ਨਹੀਂ ਇਸ ਵਾਸਤੇ ਉਹਦੇ ਨਾਲ ਜੇ ਤੇ ਕੰਨਾ ਹੈ ਤੇ ਕੰਨੇ ਦਾ ਆਮ ਪ੍ਰਯੋਗ ਜਿਹੜਾ ਇਹਨਾਂ ਤਿੰਨਾਂ ਵਿੱਚੋਂ ਮਤਲਬ ਊੜਾ ਜਿਹੜਾ ਹੈ ਊੜੇ ਨੂੰ ਸਿਰਫ ਜਾਂ ਔਂਕੜ ਲੱਗਦਾ ਹੈ ਜਾਂ ਮਤਲਬ ਦਲੈਂਕੜ ਲੱਗਦਾ ਹੈ ਜਾਂ ਮੂੰਹ ਖੁੱਲੇ ਵਾਲਾ ਹੋਵੇਗਾ ਤੇ ਹੋੜੇ ਦਾ ਕੰਮ ਕਰੇਗਾ ਠੀਕ ਹੈ ਹਾਂਜੀ ਅੱਛਾ ਐੜਾ ਜਿਹੜਾ ਹੈ ਐੜੇ ਨੂੰ ਜਾਂ ਤੇ ਕੰਨਾ ਲੱਗੇਗਾ ਕਦੀ ਇਹਨੂੰ ਸਿਆਰੀ ਬਿਹਾਰੀ ਨਹੀਂ ਲੱਗਦੀ ਜਾਂ ਐੜੇ ਨੂੰ ਲੱਗਣਗੀਆਂ ਦੁਲਾਵਾਂ ਤੇ ਜਾਂ ਫਿਰ ਜੇ ਕਨੌੜੇ ਦੇ ਕਨੌੜੇ ਦਾ ਕੰਮ ਦੇਗਾ ਉਹ ਕਨੌੜਾ ਜਿਹੜਾ ਉੱਤੇ ਲਾਉਂਦੇ ਹਨ ਜਾਂ ਉਹ ਦੇਗਾ ਇਸੇ ਹਿਸਾਬ ਨਾਲ ਈੜੀ ਜਿਹੜੀ ਹੈ ਈੜੀ ਦੇ ਨਾਲ ਤੁਸੀਂ ਜਾਂ ਤੇ ਸਿਹਾਰੀ ਲਾ ਸਕਦੇ ਹੋ ਬਿਹਾਰੀ ਲਾ ਸਕਦੇ ਹੋ ਜਾਂ ਮਤਲਬ ਇਹ ਲਾਂ ਲੱਗ ਸਕਦੀ ਹੈ ਹੋਰ ਇਹਨੂੰ ਨਾ ਔਂਕੜ ਲੱਗਦਾ ਨਾ ਕੰਨਾ ਲੱਗਦਾ ਇਸ ਵਾਸਤੇ ਉਹ ਇਹ ਸਮਝਾਉਣ ਦਾ ਮੇਰਾ ਮਤਲਬ ਕਹਿਣ ਤੋਂ ਇਹ ਸੀ ਵੀ ਜਦੋਂ ਯਈਏ ਦੇ ਨਾਲ ਜਿਹੜੀਆਂ ਮਾਤਰਾ ਇਹਨਾਂ ਚੋਂ ਲੱਗਣਗੀਆਂ ਨਾ ਉਹਦੇ ਰੂਪ ਨਾਲ ਇਹ ਬਦਲੇਗਾ ਊੜਾ ਐੜਾ ਈੜੀ ਜੇ ਤੇ ਮਤਲਬ ਦਇਆ ਤੇ ਉਹ ਐੜੇ ਨੂੰ ਕੰਨਾ ਕਰਨ ਕਿਉਂਕਿ ਯਈਏ ਨੂੰ ਕੰਨਾ ਇਸ ਵਾਸਤੇ ਐੜੇ ਦਾ ਪ੍ਰਯੋਗ ਕਰਾਂਗੇ ਦਇਆ ਬਣਾਂਗੇ ਜੇ ਇਹਦੇ ਨਾਲ ਸਿਹਾਰੀ ਹੈ ਫਿਰ ਫਿਰ ਜਿਵੇਂ ਦੱਦਾ ਯਈਏ ਨੂੰ ਸਿਹਾਰੀ ਉਹਨੂੰ ਦਾਈਏ ਨਹੀਂ ਪੜਾਂਗੇ ਉਹਨੂੰ ਦਈਏ ਪੜਾਂਗੇ ਦੱਦਾ ਈੜੀ ਨੂੰ ਬਿਹਾਰੀ ਤੇ ਉਹ ਜਿਹੜੀ ਬਿਹਾਰੀ ਹੈ ਨੂੰ ਲੱਗੀ ਉਹਦੇ ਵਾਸਤੇ ਇੱਕ ਹੋਰ ਈੜੀ ਪ੍ਰਯੋਗ ਕਰਨੀ ਪੈਗੀ ਦਈਏ ਅੱਛਾ ਜੇ ਯਈਏ ਨੂੰ ਔਂਕੜੇ ਦੱਦਾ ਯਈਏ ਨੂੰ ਔਂਕੜੇ ਫਿਰ ਉਹਨੂੰ ਦਈਓ ਪੜਾਂਗੇ ਦਈਓ ਦੱਦਾ ਈੜੀ ਨੂੰ ਬਿਹਾਰੀ ਤੇ ਅੱਗੇ ਯਈਆ ਔਂਕੜੇ ਉਹਨੂੰ ਇਸ ਵਾਸਤੇ ਊੜਾ ਲੱਗੇਗਾ ਦਈਓ ਇਸ ਤਰ੍ਹਾਂ ਮਤਲਬ ਇਹ ਯਈਏ ਦਾ ਪ੍ਰਯੋਗ ਹੈ ਉਸ ਦਈਓ ਦਾ ਕੀ ਮਤਲਬ ਹੈ ਜੀ ਹਾਂਜੀ ਉਸ ਦਈਓ ਦਾ ਕੀ ਉਹ ਦਈ ਦਾ ਹੈ ਤੇ ਪਰਮੇਸ਼ਰ ਹੀ ਦਈ ਦਾ ਮਤਲਬ ਪਰਮੇਸ਼ਰ ਹੀ ਉਹ ਦਈ ਹੋਵੇ ਦਈਓ ਹੋਵੇ ਦਈਏ ਹੋਵੇ ਸਿਰਫ ਉਹਦੇ ਨਾਲ ਜਿਹੜਾ ਨਾ ਉਹ ਵਿਆਕਰਨ ਦੇ ਹਿਸਾਬ ਨਾਲ ਉਹਦਾ ਜਿਹੜਾ ਨਾ ਕਿਰਿਆ ਉਹ ਬਦਲ ਜਾਂਦਾ ਮਤਲਬ ਉਹਦੇ ਅਰਥ ਵਿੱਚ ਫਰਕ ਪਵੇਗਾ ਜਿਵੇਂ ਹੁਣ ਜਪ ਅਸੀਂ ਕਹਿੰਦੇ ਨਾ ਜਪ ਜਪ ਜੇ ਪੱਪੇ ਨੂੰ ਔਂਕੜ ਨਹੀਂ ਨਾ ਤੇ ਉਹ ਜਪ ਦਾ ਮਤਲਬ ਹੈ ਤੁਸੀਂ ਦੂਸਰੇ ਨੂੰ ਆਖਿਆ ਵੀ ਜਾਪ ਕਰ ਜੇ ਜੱਜਾ ਤੇ ਪੱਪੇ ਨੂੰ ਔਂਕੜ ਆ ਜਾਏਗਾ ਤੇ ਉਹ ਬਣ ਜਾਏਗਾ ਜਪ ਨਾਉਨ ਬਣ ਜਾਏਗਾ ਆ ਜਿਵੇਂ ਹੁਣ ਲਿਖਿਆ ਜਪ ਇਹ ਭਾਵ ਹੈ ਵੀ ਕਿਸੇ ਦਾ ਨਾਂ ਹੈ ਪੱਪੇ ਨੂੰ ਔਂਕੜ ਜਿਹੜਾ ਨਾ ਉਹ ਜਪ ਸਾ ਜਪ ਬਾਣੀ ਹੈ ਇੱਕ ਨਾਉਨ ਬਣ ਗਿਆ ਜੇ ਜੱਜੇ ਨੂੰ ਪੱਪੇ ਨੂੰ ਸਿਹਾਰੀ ਆ ਗਈ ਤੇ ਉਹਦਾ ਮਤਲਬ ਇਹ ਜਾਪੇ ਜਪ ਕੇ ਜਪਣ ਦੁਆਰਾ ਇਸ ਤਰ੍ਹਾਂ ਮਤਲਬ ਜਿਵੇਂ ਮਾਤਰਾ ਬਦਲਦੀਆਂ ਨੇ ਉਹਦਾ ਅਰਥ ਦੇ ਹਿਸਾਬ ਨਾਲ ਬਦਲਦਾ ਮੈਂ ਜਿਹੜੀ ਅਰਜ਼ ਕੀਤੀ ਨਾ ਕਿ ਗੁਰੂ ਮਹਾਰਾਜ ਜਿਹੜੇ ਸਨ ਉਹ ਮਤਲਬ ਵਿਆਕਰਨ ਦੇ ਹਿਸਾਬ ਨਾਲ ਉਹਨਾਂ ਨੇ ਬਾਣੀ ਰਚੀ ਉਹ ਬਿਲਕੁਲ ਮਤਲਬ ਇਹ ਅਸੀਂ ਉਹਨਾਂ ਜੋ ਹੁੰਜੀ ਨਹੀਂ ਆਖ ਸਕਦੇ ਅਸੀਂ ਤੇ ਅਲਪ ਬੁੱਧੀ ਵਾਲੇ ਆ ਤੇ ਉਹ ਦੁਨਿਆਵੀ ਤੌਰ ਤੇ ਵਿਦਿਆ ਦੇ ਹਿਸਾਬ ਨਾਲ ਨਾ ਉਹ ਨਿਪੁੰਨ ਸਨ ਜਾਂ ਜੇ ਕਿਧਰੇ ਥੋੜਾ ਬਤਾ ਸਾਨੂੰ ਜਾਪਦਾ ਹੈ ਨਾ ਜਿਵੇਂ ਹੁਣ ਮਤਲਬ ਤੱਦਾ ਨੰਨਾ ਤਾਂ ਨਹੀਂ ਤੇ ਤੱਦੇ ਨੂੰ ਟਿੱਪੀ ਲਾਈਏ ਤੇ ਉਹ ਵੀ ਤਾਨੇ ਕਈ ਥਾਂ ਤੇ ਉਹਦਾ ਅਰਥ ਅੱਡੋ ਅੱਡ ਬਣੇਗਾ ਵੀ ਧਨ ਜਿਹੜਾ ਹੈ ਉਹ ਮਤਲਬ ਪਦਾਰਥ ਹੈ ਧਨ ਹੈ ਮਾਇਆ ਹੈ ਜੇ ਤੱਦੇ ਨੂੰ ਟਿੱਪੀ ਲਾਣਿਆ ਤਾਂ ਧਨ ਨੇ ਵੀ ਤੂੰ ਧਨ ਨੇ ਗੁਰੂ ਨੂੰ ਆਖੀ ਤੇ ਤੁਸੀਂ ਧਨ ਨੂੰ ਪਰ ਕਈ ਥਾਂ ਧਨ ਧਨ ਪਿਤਾ ਧਨ ਧਨ ਕੋਲ ਇੱਥੇ ਹੁਣ ਉਸ ਧਨ ਦਾ ਵੀ ਮਤਲਬ ਉਹੀ ਧਨ ਹੈ ਦੂਜੇ ਦਾ ਵੀ ਟਿੱਪੀ ਵਾਲੇ ਦਾ ਵੀ ਅਰਥ ਹੈ ਪਰ ਉੱਥੇ ਜਾ ਕੇ ਇਹ ਹੋਵੇ ਵੀ ਉਹਨਾਂ ਨੇ ਕਵਤਾ ਦੇ ਪਿੰਗਲ ਦੇ ਹਿਸਾਬ ਨਾਲ ਜਿਹੜਾ ਨਾ ਉਹਨੂੰ ਮਾਤਰਾ ਨੂੰ ਪੂਰੀ ਕਰਨ ਵਾਸਤੇ ਤੇ ਉਹਨਾਂ ਨੇ ਇਹ ਲਾਇਆ ਜਿਸ ਤਰ੍ਹਾਂ ਸਿਹਾਰੀ ਜਾਂ ਬਿਹਾਰੀ ਹੁਣ ਕਾਮਣ ਅਸੀਂ ਜਾਣਦੇ ਆ ਵੀ ਕਾਂ ਕਾਂ ਸਿਹਾਰੀ ਜਿਹੜੀ ਹੈ ਨਾ ਉਹ ਵੀ ਬਿਹਾਰੀ ਦਾ ਕੰਮ ਕਰਦੀ ਹੈ ਬਿਹਾਰੀ ਆਮ ਤੌਰ ਤੇ ਕਈ ਥਾਂ ਵਰਤੀ ਜਾਂਦੀ ਹੈ ਇਸਤਰੀ ਲਿੰਗ ਵਾਸਤੇ ਜਦੋਂ ਉਹ ਇਸਤਰੀ ਲਿੰਗ ਵਾਸਤੇ ਵਰਤੀ ਜਾਂਦੀ ਤੇ ਪਰ ਜਦੋਂ ਉਹ ਕਵਿਤਾ 'ਚ ਆਵੇਗੀ ਉਥੇ ਕਈ ਵਾਰੀ ਸਿਹਾਰੀ ਲਾਣਗੇ ਕਿਉਂਕਿ ਮਾਤਰਾ ਜਿਹੜੀ ਹੈ ਉਹ ਅੱਧੀ ਮਾਤਰਾ ਜਿਹੜੀ ਉਹ ਵੱਧ ਜਾਂਦੀ ਹੈ ਕਈ ਵਾਰੀ ਆਪਾਂ ਆਪਣੇ ਜੇ ਉਸ ਛੰਦ ਦੇ ਹਿਸਾਬ ਨਾਲ ਪੜੀਏ ਬੈਂਤ ਪੜਨੇ ਆ ਦੋਹਰਾ ਪੜਨੇ ਆ ਸੋਰਟ ਪੜਨੇ ਆ ਜਦੋਂ ਉਹਨੂੰ ਪੜਨੇ ਆ ਉਦੋਂ ਉਹਦੇ ਲੈ ਵਿੱਚ ਫਰਕ ਪੈਂਦਾ ਸਿਆਣਾ ਆਦਮੀ ਜਿਹੜਾ ਨਾ ਉਹਦੀ ਲੈ ਵਿੱਚ ਫਰਕ ਪਾ ਕੇ ਤੇ ਆਖੇਗਾ ਵੀ ਆ ਜਿਹੜੀ ਨਾ ਇੰਨੀ ਮਾਤਰਾ ਵਾਧੇ ਉੱਥੇ ਉਹਨਾਂ ਗੁਰੂ ਮਹਾਰਾਜ ਜੀ ਨੇ ਮਾਤਰਾ ਪੂਰੀ ਕਰਨ ਵਾਸਤੇ ਜਿਹੜੀ ਨਾ ਉਹਦੀ ਥਾਂ ਤੇ ਗੁਰੂ ਦੀ ਗੁਰੂ ਮਾਤਰਾ ਦੀ ਥਾਂ ਉਹਨਾਂ ਨੇ ਲਘੂ ਮਾਤਰਾ ਵਰਤੀ ਹੈ ਕਾਮਣ ਜੇ ਹੋਏਗਾ ਇੱਕ ਥਾਂ ਆਉਂਦਾ ਫਿਰ ਇਹਦੇ ਨਾਲ ਫਰਕ ਬੜਾ ਪੈਂਦਾ ਹੈ ਅਸੀਂ ਤੇ ਉਂਝ ਮਤਲਬ ਆਮ ਜਿੰਨੀ ਕੋਈ ਕਿਸੇ ਨੂੰ ਸੋਝੀਏ ਜੇ ਮੈਨੂੰ ਸੋਝੀ ਨਹੀਂ ਤਾਂ ਮੈਂ ਆਖਾਂਗਾ ਜੀ ਕੁਝ ਨਹੀਂ ਫਰਕ ਕੋਈ ਨਹੀਂ ਪੈਂਦਾ ਵੀ ਲਗ ਮਾਤਰ ਦਾ ਕਿ ਇਹ ਨਾ ਲਾਓ ਭਾਵੇਂ ਕੁਝ ਨਹੀਂ ਇੱਕ ਥਾਂ ਆਉਂਦਾ ਪਾਠ ਤਿਲੰਗ ਵਿੱਚ ਗੁਣ ਕਾਮਣ ਹੀ ਕਰੇ ਤਉ ਪਿਆਰੇ ਕੋ ਪਾਵੇ ਪਹਿਲਾ ਜਿਹੜਾ ਕਾਮਣ ਹੈ ਤਿੰਨੇ ਅੱਖਰ ਹੀ ਨੇ ਕੱਕਾ ਮੰਮਾ ਨਾਣਾ ਕੱਕੇ ਨੂੰ ਕੰਨਾ ਨਾਣਾ ਵੀ ਮੁਕਤਾ ਹੈ ਦੂਜੇ ਵਿੱਚ ਜਿਹੜਾ ਨਾ ਹੀ ਕਰੇ ਉਥੇ ਨਾਣੇ ਨੂੰ ਸਿਆਰੀ ਹੈ ਸਿਰਫ ਇੰਨਾ ਹੀ ਫਰਕ ਹੈ ਵੀ ਉਹ ਜਿਹੜੇ ਨੇ ਮੰਮਾ ਨਾਣਾ ਮੁਕਤਾ ਹੈ ਇਹ ਮੰਮਾ ਦੇ ਨਾਣੇ ਨੂੰ ਸਿਆਰੀ ਹੈ ਹੁਣ ਉਹਦਾ ਜੇ ਜਦੋਂ ਆਪਾਂ ਅਰਥ ਕਰਾਂਗੇ ਨਾ ਜੇ ਤੇ ਤੁਸੀਂ ਦੋਵੇਂ ਹੀ ਅੱਖਰ ਮੁਕਤੇ ਨਾਲ ਪੜੋਗੇ ਤਾਂ ਵੀ ਗਲਤ ਜੇ ਤੁਸੀਂ ਦੋਵੇਂ ਬਿਹਾਰੀਆਂ ਲਾਓਗੇ ਸਿਹਾਰੀਆਂ ਲਾਓਗੇ ਫਿਰ ਵੀ ਗਲਤ ਉਹਦਾ ਭਾਵ ਇਹ ਗੁਣ ਕਾਮਣ ਪਹਿਲਾ ਜਿਹੜਾ ਨਾਂ ਨੂੰ ਨਹੀਂ ਨਾ ਸਿਹਾਰੀ ਉਹਦਾ ਮਤਲਬ ਇਹ ਟੂਣਾ ਜਿਸ ਤਰ੍ਹਾਂ ਅਸੀਂ ਆ ਜੰਤਰ ਮੰਤਰ ਕਰਨੇ ਆ ਕਿਸੇ ਨੂੰ ਉਹ ਉਹਦਾ ਮਤਲਬ ਇਹ ਟੂਣਾ ਜਦੋਂ ਨਾਣੇ ਨੂੰ ਸਿਹਾਰੀ ਲੱਗੀ ਉੱਥੇ ਮਤਲਬ ਇਹ ਇਸਤਰੀ ਮਤਲਬ ਪਤਨੀ ਗੁਣ ਕਾਮਣ ਕਾਮਣੀ ਕਰੇ ਤੋ ਪਿਆਰੇ ਕੋ ਪਾਵੇ ਜਿਹੜਾ ਜਿਹੜੀ ਇਸਤਰੀ ਆਪਣੇ ਪਤੀ ਨੂੰ ਗੁਨਾਹ ਗੁਨਾਹ ਰੂਪੀ ਟੂਣਾ ਕਰਦੀ ਹੈ ਨਾ ਉਹ ਉਹਨੂੰ ਪ੍ਰਾਪਤ ਕਰ ਲੈਂਦੀ ਹੈ ਜੇ ਹੁਣ ਇਹਦਾ ਮਤਲਬ ਜੇ ਪਹਿਲੇ ਨੂੰ ਸਿਹਾਰੀ ਲਾਣੇ ਤੇ ਉਹ ਦੋਵੇਂ ਇਸਤਰੀਆਂ ਬਣ ਜਾਣਗੀਆਂ ਤਾਂ ਫਿਰ ਨਹੀਂ ਗੱਲ ਬਣਨੀ ਜੇ ਦੋਵੇਂ ਮੁਕਤੇ ਕਰਨੇ ਆ ਫਿਰ ਵੀ ਉਹਦਾ ਭਾਵ ਇਹ ਮੇਰਾ ਵੀ ਜਿੰਨਾ ਚਿਰ ਸ਼ੁੱਧ ਬਾਣੀ ਪੜੀ ਨਹੀਂ ਜਾਂਦੀ ਉਹਦਾ ਗਿਆਨ ਨਹੀਂ ਉਹਨਾਂ ਚਿਰ ਉਹਦਾ ਅਰਥ ਵੀ ਜਿਹੜਾ ਉਹ ਸਹੀ ਸਪਸ਼ਟ ਨਹੀਂ ਹੁੰਦਾ ਤੇ ਬਾਕੀ ਜਿਹੜਾ ਉਹ ਮਤਲਬ ਜਿਉਂ ਜਿਉਂ ਪੜਦੇ ਆ ਆਦਮੀ ਨੂੰ ਪਤਾ ਲੱਗਦਾ ਉਹਦੇ ਵਿੱਚ ਵਿਸਰਾਮ ਜਿਹੜੇ ਨੇ ਉਹ ਵੀ ਦੇਣ ਇੱਥੇ ਨਾਲ ਲੱਗਦੀ ਮੈਂ ਅੱਧੇ ਅੱਖਰ ਦੀ ਗੱਲ ਕਰਦਿਆਂ ਅੱਧਾ ਅੱਖਰ ਆਮ ਤੌਰ ਤੇ ਰਾਰਾ ਜਿਹੜਾ ਉਹ ਪੈਰੀ ਹੁੰਦਾ ਅੱਧੇ ਅੱਖਰ ਦਾ ਨਿਯਮ ਇਹ ਵੇ ਵੀ ਉਹਨੇ ਮਤਲਬ ਕਿਸੇ ਪੂਰੇ ਅੱਖਰ ਦੇ ਥੱਲੇ ਤੁਹਾਨੂੰ ਵਿਖਾਈ ਦੇਗਾ ਪੰਜਾਬੀ ਹਿੰਦੀ ਚ ਹੁੰਦਾ ਵੀ ਉਹਦੇ ਉੱਤੇ ਅੱਖਰ ਵੀ ਪੈ ਜਾਂਦੇ ਨੇ ਪਰ ਇਹਦੇ ਵਿੱਚ ਸਿਰਫ ਮਤਲਬ ਜਿਹੜੇ ਨਾ ਉਹ ਥੱਲੇ ਅੱਖਰ ਹੀ ਪੈਂਦੇ ਨੇ ਅੱਧੇ ਨੇ ਇਹਦੇ ਵਿੱਚ ਜਿਸ ਤਰ੍ਹਾਂ ਪ੍ਰਯੋਗ ਕੀਤੇ ਨੇ ਤੱਤਾ ਕੀਤਾ ਰਾਰਾ ਆਮ ਤੌਰ ਤੇ ਜ਼ਿਆਦਾ ਆਉਂਦਾ ਹੈ ਯੇ ਵੀ ਕੀਤੇ ਨੇ ਹਾਹੇ ਕੀਤੇ ਨੇ ਆਮ ਤੌਰ ਤੇ ਇਹਦਾ ਨਿਯਮ ਇਹ ਵੀ ਕਿਸੇ ਜਿਸ ਅੱਖਰ ਪੂਰੇ ਅੱਖਰ ਦੇ ਥੱਲੇ ਅੱਧਾ ਅੱਖਰ ਹੈ ਪਹਿਲੋਂ ਉਹ ਪੂਰਾ ਅੱਖਰ ਬੋਲੇਗਾ ਫਿਰ ਉਸ ਤੋਂ ਬਾਅਦ ਉਹ ਅੱਧਾ ਅੱਖਰ ਬੋਲੇਗਾ ਤੇ ਜਿਹੜੀ ਮਾਤਰਾ ਲੱਗੀ ਉਹ ਦਿਖਾਈ ਸਾਨੂੰ ਪੂਰੇ ਅੱਖਰ ਨਾਲ ਦੇਵੇਗੀ ਅੱਧੇ ਤੇ ਕਦੀ ਨਹੀਂ ਲੱਗਦੀ ਪਰ ਉਹ ਮਾਤਰਾ ਅੱਧੇ ਅੱਖਰ ਦੇ ਬੋਲਣ ਵੇਲੇ ਉਹ ਅੱਧੇ ਅੱਖਰ ਨੂੰ ਲੱਗੇਗੀ ਪੂਰੇ ਅੱਖਰ ਨੂੰ ਨਹੀਂ ਲੱਗੇ ਜਿਵੇਂ ਹੁਣ ਕਿਰਪਾ ਹੈ ਕੱਕੇ ਨੂੰ ਕਿਸੇ ਯਾਰੀ ਰਾਰਾ ਪੂਰਾ ਪੱਪੇ ਨੂੰ ਕਰਨਾ ਕਿਰਪਾ ਬੋਲਾਂਗੇ ਪਰ ਜੇ ਕੱਕਾ ਤੇ ਕੱਕੇ ਨੂੰ ਸਿਆਰੀ ਦੇਸਦੀ ਹੋਈ ਰਾਰਾ ਜਿਹੜਾ ਉਹ ਥੱਲੇ ਵੇ ਪੱਪੇ ਨੂੰ ਕਰਨਾ ਹੈ ਉਹਨੂੰ ਅਸੀਂ ਕਿਰਪਾ ਪੜਾਂਗੇ ਤੇ ਅਸ਼ੋਧੇ ਉਹਨੂੰ ਕਿਰਪਾ ਪੜਾਂਗੇ ਕੱਕਾ ਜਿਹੜਾ ਉਹ ਮੁਕਤਾ ਬੋਲੇਗਾ ਕਿਰਪਾ ਜਿਸ ਤਰ੍ਹਾਂ ਤੁਸੀਂ ਅੰਮ੍ਰਿਤ ਬੋਲਦੇ ਹੋ ਜੇ ਮਤਲਬ ਉਹ ਨਿਯਮ ਹੋਵੇ ਮੰਮੇ ਨੂੰ ਸਿਆਰੀ ਲੱਗੇ ਅੰਮ੍ਰਿਤ ਮਿਰਤ ਆਖਣਾ ਚਾਹੀਦਾ ਜਦੋਂ ਕਿ ਉਹ ਮੰਮਾ ਮੁਕਤਾ ਬੋਲਦਾ ਹੈ ਰਾਰਾ ਜਿਹੜਾ ਉਹ ਥੱਲੇ ਜਿਹੜਾ ਉਹਨੂੰ ਮਾਤਰਾ ਲੱਗਦੀ ਅੰਮ੍ਰਿਤ ਮ ਰਿਤ ਮਤਲਬ ਉਹਨੂੰ ਮਾਤਰਾ ਲੱਗਣੀ ਇਹਦਾ ਨਿਯਮ ਇਹ ਵੀ ਜਿਹੜਾ ਵੀ ਅੱਖਰ ਤੁਹਾਡੇ ਕੋਲ ਹੈਗਾ ਜੇ ਤੁਸੀਂ ਉਹਦੇ ਵਿੱਚ ਸੁਖਮਣੀ ਚ ਆਉਂਦਾ ਦੱਦਾ ਰਾਰਾ ਪੈਰੀ ਥੱਲੇ ਔਂਕੜੇ ਤੇ ਲੱਲਾ ਪੱਬਾ ਉਹਨੂੰ ਜੇ ਜੇ ਤੇ ਪੂਰਾ ਹੋਵੇਗਾ ਰਾਰਾ ਫਿਰ ਅਸੀਂ ਦੁਰਲਾ ਪੜਾਂਗੇ ਪਰ ਜੇ ਰਾਰਾ ਥੱਲੇ ਵੇ ਤੇ ਉਹ ਦੱਦਾ ਜਿਹੜਾ ਉਹ ਮੁਕਤਾ ਬੋਲੇਗਾ ਰਾਰੇ ਨੂੰ ਔਂਕੜ ਲੱਗੇ ਦੁਰਲੱਭ ਦਰੋ ਇਸ ਤਰ੍ਹਾਂ ਬੋਲੇਗਾ ਮਤਲਬ ਤੇ ਇਹ ਇਹਨਾਂ ਕੋ ਮਤਲਬ ਥੋੜਾ ਜਿਹਾ ਖਿਆਲ ਨਾ ਅੱਧੇ ਅੱਖਰ ਦਾ ਰਹਿ ਕੇ ਇਸੇ ਤਰ੍ਹਾਂ ਆ ਪ੍ਰਸਾਦ ਹੈ ਜੇ ਤੇ ਪ੍ਰਸਾਦ ਹੈ ਪੱਪਾ ਹਰਾਰਾ ਪੂਰਾ ਹੋਵੇ ਤੇ ਫਿਰ ਤੇ ਉਹਨੂੰ ਪ੍ਰਸਾਦ ਬਣਾਗੇ ਪਰ ਜੇ ਅੱਧਾ ਹੈ ਤੇ ਫਿਰ ਉਹ ਮਾਤਰਾ ਕੋਈ ਨਹੀਂ ਪ੍ਰਸਾਦ ਛੇਤੀ ਕੱਢਣਾ ਮਤਲਬ ਪ੍ਰਸਾਦ ਹਾਂਜੀ ਪ੍ਰਸਾਦ ਜੇ ਪੂਰਾ ਹੋਵੇਗਾ ਫਿਰ ਪ੍ਰਸਾਦ ਆ ਅਸੀਂ ਇੱਕ ਓੰਕਾਰ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਸਾਹਿਬ ਸ੍ਰੀ ਸ੍ਰੀ ਪੜ੍ਹਨੇ ਦੇ ਹਾਂ ਆਮ ਆਪਾਂ ਸੁਣਨੇ ਆ ਕੋਈ ਹੋਵੇਗਾ ਪਰ ਇਹ ਪਾਠ ਜਿਹੜਾ ਨਾ ਇਸ ਤਰ੍ਹਾਂ ਨਹੀਂ ਮਤਲਬ ਤਿੰਨ ਤਰ੍ਹਾਂ ਦੇ ਪਾਠ ਹੁੰਦੇ ਨੇ ਇੱਕ ਤੇ ਸੱਸਾ ਮੁਕਤਾ ਹਰਾਰੇ ਨੂੰ ਰੀਬਿਆਰੀਏ ਸਵਈਆਂ ਚ ਆਉਂਦਾ ਉਹਨੂੰ ਪੜਾਂਗੇ ਅਸੀਂ ਸਰੀ ਅਰਥ ਭਾਵੇਂ ਉਹਦਾ ਸਰੀ ਤੋਂ ਹੀ ਹੈ ਸੋਭਾ ਵਾਲਾ ਹੀ ਹੈ ਪਰ ਉਹਨੂੰ ਪੜਨਾ ਜਿਹੜਾ ਉਹਨੂੰ ਸਰੀ ਪੜਾਂਗੇ ਸੱਸਾ ਹਰਾਰੇ ਨੂੰ ਰੀਬਿਆਰੀ ਜੇ ਸੱਸੇ ਨੂੰ ਸਿਹਾਰੀਏ ਤੇ ਰਾਰਾ ਪੂਰਾ ਉਹਨੂੰ ਅਸੀਂ ਸਿਰੀ ਪੜਾਂਗੇ ਸਿਰੀ ਪਰ ਆਮ ਤੌਰ ਤੇ ਜਿਹੜੇ ਨਾ ਉਹ ਸੱਸਾ ਤੇ ਰਾਰਾ ਪੈਰੀ ਹੁੰਦਾ ਬਿਆਰੀ ਹੁੰਦੀ ਹੈ ਉਹਨੂੰ ਕਹਿ ਛੱਡਨੇ ਅਸੀਂ ਸਿਰੀ ਪਰ ਅਸਲ ਤੇ ਸ਼ੋਧੇ ਉਹਨੂੰ ਸਰੀ ਆਖਾਂਗੇ ਕਿਉਂਕਿ ਸੱਸਾ ਜਿਹੜਾ ਉਹ ਮੁਕਤਾ ਹੈ ਰਾਰੇ ਉਹ ਜਿਹੜੀ ਬਿਆਰੀ ਲੱਗੀ ਹੈ ਸੱਸੇ ਨੂੰ ਉਹਨੂੰ ਮਤਲਬ ਉਹ ਰਾਰੇ ਨੂੰ ਲੱਗਣੀ ਹੈ ਸਰੀ ਜਿਹੜੀ ਹਾਂਜੀ ਜੇ ਪੂਰਾ ਹੈ ਤੇ ਉਹਨੂੰ ਅਸੀਂ ਸਰੀ ਬੋਲਾਂਗੇ ਜੇ ਅੱਧਾ ਥੱਲੇ ਵੇ ਫਿਰ ਉਹਨੂੰ ਸ੍ਰੀ ਲੰਬੀ ਕਰਕੇ ਆਵਾਜ਼ ਦਾਂਗੇ ਰਾਰੇ ਨੂੰ ਉਹ ਲੱਗੇਗੀ ਸ੍ਰੀ ਸਤ ਸ੍ਰੀ ਸ੍ਰੀ ਅਕਾਲ ਤੇ ਨਹੀਂ ਹੁੰਦਾ ਸ਼ਬਦ ਉਹ ਬੋਲੀ ਤੇ ਜਾਣੇ ਆਪਾਂ ਜਿਸ ਤਰ੍ਹਾਂ ਹੈ ਸ੍ਰੀ ਹੈ ਨਾ ਪਾਠ ਅਸਲੀ ਮਤਲਬ ਜਿੱਥੇ ਵੀ ਆਵੇਗਾ ਨਾ ਉਥੇ ਸ੍ਰੀ ਬੋਲਣਾ ਤੇ ਹੋਰ ਗੱਲਾਂ ਦੇ ਹੋਰ ਤੇ ਇਹ ਵੀ ਜਿਹੜੇ ਮਤਲਬ ਉਹਨਾਂ ਦੇ ਨਾ ਬਾਕੀ ਜਿਉਂ ਜਿਉਂ ਸਮਝ ਆਉਂਦੀ ਏ ਜਿੱਥੇ ਉਹਦਾ ਵਿਸਰਾਮ ਦੇਣਾ ਉਹ ਜੇ ਵਿਸਰਾਮ ਗਲਤ ਹੈ ਨਾ ਤੇ ਉਹ ਜਿਵੇਂ ਆਉਂਦਾ ਸੁਖਮਣੀ ਵਿੱਚ ਬ੍ਰਹਮ ਗਿਆਨੀ ਸਦ ਜੀਵੈ ਨਹੀਂ ਮਰਦਾ ਜੇ ਤੇ ਉਹਨੂੰ ਸਦ ਜੀਵੈ ਤੇ ਵਿਸਰਾਮ ਦੇਾਂਗੇ ਤੇ ਫਿਰ ਉਹ ਅਰਥ ਠੀਕ ਹੋ ਗਿਆ ਬ੍ਰਹਮ ਗਿਆਨੀ ਸਦ ਜੀਵੈ ਭਾਵ ਸਦਾ ਜਿਉਂਦਾ ਰਹਿੰਦਾ ਨਹੀਂ ਮਰਦਾ ਉਹ ਕਦੀ ਮਰਦਾ ਨਹੀਂ ਤੇ ਜੇ ਉਹਨੂੰ ਮਤਲਬ ਬ੍ਰਹਮ ਗਿਆਨੀ ਸਦ ਜੀਵੈ ਨਹੀਂ ਮਰਦਾ ਤੇ ਫਿਰ ਉਹ ਮਤਲਬ ਉਹ ਗਲਤ ਹੋ ਜਾਏਗਾ ਹਾਂਜੀ ਇਸੇ ਤਰ੍ਹਾਂ ਮਤਲਬ ਉਹ ਇਦੋਂ ਵੱਡੀ ਵੇਖੋ ਉੱਥੇ ਜਦੋਂ ਪਾਠ ਹੁੰਦਾ ਗੁਰ ਅਰਜਨ ਘਰ ਗੁਰ ਰਾਮਦਾਸ ਭਗਤ ਉਤਰ ਆਇਓ ਜੇ ਤੇ ਉਹਨੂੰ ਗੁਰੇ ਅਰਜਨ ਘਰ ਤੇ ਵਿਸਰਾਮ ਦੇਾਂਗੇ ਤੇ ਉਹ ਮਤਲਬ ਪਿਓ ਦਾ ਥਾਂ ਪੁੱਤਰ ਹੋਵੇਗਾ ਤੇ ਪੁੱਤਰ ਦੀ ਥਾਂ ਮਤਲਬ ਕਿੰਨਾ ਅਨਰਥ ਹੋ ਗਿਆ ਗੁਰੂ ਅਸਲੀ ਪ੍ਰਗਟ ਤੇ ਹੋਏ ਨੇ ਗੁਰੂ ਅਰਜਨ ਦੇਵ ਜੀ ਗੁਰੂ ਰਾਮਦਾਸ ਜੀ ਦੇ ਘਰ ਤੇ ਜੇ ਅਸੀਂ ਇਹ ਪੜਾਂਗੇ ਗੁਰੇ ਅਰਜਨ ਘਰ ਗੁਰੂ ਅਰਜਨ ਦੇ ਘਰ ਗੁਰੂ ਰਾਮਦਾਸ ਪ੍ਰਗਟ ਹੋਇਆ ਨਾ ਇਹਦਾ ਭਾਵ ਤੇ ਇਹ ਹੋ ਗਿਆ ਉਹਨੂੰ ਜਿਹੜਾ ਵਿਸਰਾਮ ਦੇਣਾ ਗੁਰੇ ਅਰਜਨ ਘਰ ਗੁਰ ਘਰ ਨੂੰ ਰੱਖਣਾ ਗੁਰੇ ਅਰਜਨ ਘਰ ਗੁਰੂ ਰਾਮਦਾਸ ਭਗਤ ਉਤਰਿਆ ਗੁਰੂ ਅਰਜਨ ਤੇ ਦੇ ਕੇ ਵਿਸਰਾਮ ਤੇ ਫਿਰ ਉਹਨੂੰ ਪੜਾਂਗੇ ਵੀ ਗੁਰੂ ਅਰਜਨ ਮਹਾਰਾਜ ਜੀ ਨੇ ਗੁਰੂ ਅਮਰਦਾਸ ਜੀ ਦੇ ਘਰ ਅਵਤਾਰ ਲਿਆ ਹਾਂਜੀ ਰਾਮਦਾਸ ਜੀ ਦੇ ਜੇ ਮਤਲਬ ਉਹਨੂੰ ਪਹਿਲੋਂ ਘਰ ਨੂੰ ਨਾਲ ਉਹਦੇ ਜੋੜਾਂਗੇ ਤੇ ਫਿਰ ਉਹ ਉਲਟ ਹੋ ਜਾਏਗਾ ਭਾਵ ਮੇਰਾ ਇਹ ਵੀ ਵਿਸਰਾਮ ਦੇਣ ਲੱਗਿਆ ਵੀ ਉਹਦੇ ਕਈ ਕਈ ਤੁਕਾਂ ਜਿਹੜੀਆਂ ਐਸੀਆਂ ਨੇ ਉਹਨਾਂ ਵਿੱਚ ਦੋ ਦੋ ਵਿਸਰਾਮ ਵੀ ਆਉਂਦੇ ਨੇ ਲੰਬੀਆਂ ਤੁਕਾਂ ਨੇ ਮੈਨੂੰ ਹੁਣ ਐਸਲ ਖਿਆਲ ਨਹੀਂ ਆਉਂਦਾ ਉਹਨੂੰ ਦੋ ਜਿਸ ਲਈ ਦਿਓਗੇ ਨਾ ਉਸ ਲਈ ਮਤਲਬ ਉਹ ਉਹਦਾ ਸਹੀ ਅਰਥ ਨਿਕਲੇਗਾ ਇਸੇ ਤਰ੍ਹਾਂ ਉਦੋਂ ਜਿਹੜੀ ਸੀ ਨਾ ਉਦੋਂ ਬਿੱਦੀ ਦੀ ਕਾਢ ਹੈਗੀ ਸੀ ਤੇ ਅਦਕ ਦੀ ਕਾਢ ਨਹੀਂ ਸੀ ਕਿਉਂਕਿ ਅਦਕ ਜਿਹੜਾ ਉਹ ਗੁਰੂ ਗੋਬਿੰਦ ਸਿੰਘ ਦੇ ਵੇਲੇ ਜਿਹੜੇ ਉਹ ਪੰਜ ਅੱਖਰ ਥੱਲੇ ਮਤਲਬ ਬਿੰਦੀਆਂ ਵਾਲੇ ਸੱਸੇ ਪੈਰ ਬਿੰਦੀ ਖੱਖੇ ਪੈਰ ਬਿੰਦੀ ਮਤਲਬ ਸ਼ਾ ਬੋਲਨੇ ਖਾ ਬੋਲਨੇ ਜਿਹਦਾ ਕਿ ਮਤਲਬ ਆਮ ਤੌਰ ਤੇ ਫਾਰਸੀ ਵਿੱਚ ਪ੍ਰਯੋਗ ਹੁੰਦਾ ਉਹਦੀ ਕਾਢ ਤੇ ਇਸ ਅਦਕ ਦੀ ਜਿਹਨੂੰ ਦਬਾ ਕੇ ਪੜੀਦਾ ਇਹਦੀ ਕਾੜ ਗੁਰੂ ਗੋਬਿੰਦ ਸਿੰਘ ਦੀ ਵੇਲੇ ਆਈ ਹੈ ਪਹਿਲੀ ਬਾਣੀ ਵਿੱਚ ਕਿਧਰੇ ਵੀ ਨਹੀਂ ਸਾਨੂੰ ਗੁਰੂ ਆਪਣੇ ਤੇਗ ਬਹਾਦਰ ਜੀ ਤੱਕ ਕਿਧਰੇ ਵੀ ਇਹੋ ਜੀ ਗੱਲ ਨਹੀਂ ਮਿਲਦੀ ਨਾ ਆਦ ਗ੍ਰੰਥ ਵਿੱਚ ਸਾਨੂੰ ਸੱਸੇ ਪੈਰ ਬਿੰਦੀ ਵਾਲੀ ਮਿਲੇਗੀ ਨਾ ਅਦਕ ਵਾਲਾ ਮਿਲੇਗਾ ਪਰ ਅਦਕ ਤੋਂ ਬਿਨਾ ਉਹਦਾ ਅਰਥ ਸਪਸ਼ਟ ਨਹੀਂ ਕਹੀ ਥਾਂ ਦਾ ਤੇ ਜੇ ਤੁਸੀਂ ਵਾਧੂ ਵੀ ਲਾ ਦਿੰਦੇ ਹੋ ਕਿਧਰੇ ਅਦ ਅਰਕ ਸਵੇਰੇ ਉਹ ਸੱਚ ਪਾਤਸ਼ਾਹ ਨੇ ਉਹਨਾਂ ਨੂੰ ਰੋਕਿਆ ਸੀ ਸ਼ਾਇਦ ਤੁਸੀਂ ਧਿਆਨ ਕੀਤਾ ਕਿ ਨਹੀਂ ਉਹ ਸੀ ਤ੍ਰਿਸ਼ਨਾ ਬਿਰਲੇ ਹੀ ਕੀ ਬੁੱਝੀ ਹੈ ਹੁਣ ਉਹ ਦੋ ਨੇ ਮਤਲਬ ਇੱਕ ਵੇ 부ਝੀ ਤੇ ਇੱਕ 부ਝੀ 부ਝੀ ਤੋਂ ਤਾਂ ਭਾਵ ਇਹ ਕਿਸੇ ਚੀਜ਼ ਨੂੰ ਸਮਝ ਲੈਣਾ ਤੇ 부ਝੀ ਆਖਾਂਗੇ ਨਾ ਤੇ ਉਹ ਮਤਲਬ ਜਿਵੇਂ ਅੱਗ ਬੁਝ ਜਾਂਦੀ ਹੈ ਸ਼ਾਂਤ ਹੋ ਜਾਂਦੀ ਹੈ ਉਹਦੇ ਇੰਨੇ ਨਾਲ ਹੀ ਫਰਕ ਪੈ ਗਿਆ ਜੇ ਤੁਸੀਂ ਉਹਦੇ ਥਾਂ ਤੇ ਜਿੱਥੇ ਮਤਲਬ ਜਿਹੜਾ ਅਰਥ ਲੱਗਣਾ ਉਹਦੇ ਹਿਸਾਬ ਨਾਲ ਗੈ ਮਸਕਤ ਕਾਲ ਹੁਣ ਜੇ ਇਹਨੂੰ ਮਸਕਤ ਪੜੋਗੇ ਤੇ ਉਹਦਾ ਅਰਥ ਕੋਈ ਨਹੀਂ ਨਿਕਲਣਾ ਤੇ ਜੇ ਜੇ ਤੁਸੀਂ ਉਹਦੇ ਤੇ ਅਧਿਕ ਲਾਓਗੇ ਅਧਿਕ ਨਹੀਂ ਸਿਰਫ ਮੇਰਾ ਮਤਲਬ ਦੂਜਿਆਂ ਦੇ ਨੇ ਜੇ ਤੁਸੀਂ ਅਧਿਕ ਲਾ ਲੈਂਦੇ ਹੋ ਤੇ ਫਿਰ ਤੁਸੀਂ ਦੂਜੀ ਕਿਉਂ ਨਹੀਂ ਬਿੰਦੀਆਂ ਕਿਉਂ ਨਹੀਂ ਲਾਉਂਦੇ ਭਾਵ ਉਦੋਂ ਇਹ ਕਾਢ ਨਹੀਂ ਸੀ ਇਸ ਕਰਕੇ ਸਾਨੂੰ ਲਾਣੀ ਪੈਂਦੀ ਹੈ ਗੁਰੂ ਜਿਹੜੇ ਨੇ ਇਹ ਮਤਲਬ ਗੁਰੂ ਗੋਬਿੰਦ ਸਿੰਘ ਜੀ ਉਹਨਾਂ ਨੇ ਅਧਿਕ ਦੀ ਵਰਤੋਂ ਕੀਤੀ ਹੈ ਜਿੱਥੇ ਲੋੜ ਪਈ ਹੈ ਇਸੇ ਤਰ੍ਹਾਂ ਹੋਰ ਵੀ ਮਤਲਬ ਇਹਦੇ ਵਿੱਚ ਬਾਣੀ ਵਿੱਚ ਕਈ ਥਾਂ ਆਉਂਦਾ ਜੇ ਤੁਸੀਂ ਉਹਨੂੰ ਦਬਾ ਕੇ ਪੜੋਗੇ ਇੱਕ ਥਾਂ ਆਉਂਦਾ ਮਤਲਬ ਅਸੀਂ ਖੱਤੇ ਬਹੁਤ ਕਮਾਉਂਦੇ ਹੁਣ ਉਹਨੂੰ ਪੜੀ ਜਾਂਦੇ ਨੇ ਖੱਤੇ ਪਰ ਖੱਤੇ ਸ਼ਬਦ ਤੇ ਨਹੀਂ ਨਾ ਇੱਥੇ ਆਉਂਦਾ ਖੱਤੇ ਖੱਤੇ ਤੇ ਹੁੰਦਾ ਕਿਸੇ ਦੇ ਕੋਈ ਵੈਰ ਪੈ ਜਾਣਾ ਆਮ ਜੇ ਤੁਸੀਂ ਪੰਜਾਬੀ ਜਾਣਦੇ ਹੀ ਹੋ ਤੇ ਇਹ ਖੱਤੇ ਹੁੰਦਾ ਮੈਂ ਉਹ ਫਲਾਣਾ ਉਹਦੇ ਖੱਤੇ ਪੈ ਗਿਆ ਭਾਵ ਇਹਦਾ ਹੋ ਗਿਆ ਇੱਥੇ ਵੀ ਖੱਤੇ ਖੱਤੇ ਦਾ ਮਤਲਬ ਗੁਨਾਹ ਅਸੀਂ ਖੱਤੇ ਬਹੁਤ ਕਮਾਉਂਦੇ ਤੇ ਇਹ ਇਸੇ ਤਰ੍ਹਾਂ ਹੀ ਮਤਲਬ ਜਿਹੜੇ ਨਾ ਅਦਕ ਲਾ ਲੈਣਾ ਜ਼ਿਆਦਾ ਜਿੱਥੇ ਨਹੀਂ ਲੋੜ ਉਥੇ ਲਾਓਗੇ ਤੇ ਤਾਂ ਵੀ ਉਹ ਅਨਰਥ ਦਾ ਅਨਰਥ ਹੋਵੇਗਾ ਤੇ ਜੇ ਨਹੀਂ ਲਾਂਦੇ ਤੇ ਫਿਰ ਵੀ ਅਰਥ ਦਾ ਅਨਰਥ ਹੈ ਕੰਨ ਮਸੱਲਾ ਸੂਹ ਗੱਲ ਉੱਥੇ ਨੂੰ ਮੁਸਲਾ ਪੜੋਗੇ ਤੇ ਉਹ ਮੁਸਲਮਾਨ ਦੀ ਗੱਲ ਆ ਗਈ ਪਰ ਮਸੱਲਾ ਤੇ ਉਹਨਾਂ ਵੀ ਜਿਹੜਾ ਨਮਾਜ਼ ਪੜਨ ਵੇਲੇ ਉਹ ਥੱਲੇ ਵਿਛਾਉਂਦੇ ਨੇ ਆਪਣਾ ਬਸਤਰ ਵਗੈਰਾ ਇਸ ਤਰ੍ਹਾਂ ਜਿਹੜੀਆਂ ਨੇ ਥੋੜੀਆਂ ਥੋੜੀਆਂ ਗੱਲਾਂ ਜਿਉਂ-ਜਿਉਂ ਇਹਦੇ ਵਿੱਚ ਪਈਏ ਤੇ ਉਹ ਤੋਂ ਉਹਦਾ ਹੌਲੀ-ਹੌਲੀ ਪਤਾ ਲੱਗਦਾ ਹੈ ਬਾਕੀ ਤੁਸੀਂ ਸਿਆਣੇ ਹੋ ਮੇਰੇ ਨਾਲੋਂ ਅਰਜ ਇੱਕ ਮੈਂ ਅਰਜ ਕਰਨੀ ਸੀ ਹਾਂਜੀ ਦੱਸੋ ਹੁਕਮ ਕਰੋ ਕਈ ਵਾਰੀ ਨਾ ਦੋ ਮਾਤਰਾ ਆਉਂਦੀਆਂ ਹਾਂਜੀ ਹਾਂਜੀ ਦੋ ਮਾਤਰਾ ਵਾਸਤੇ ਮੈਂ ਅਰਜ ਕਰਦੇ ਆ ਮੈਨੂੰ ਨਹੀਂ ਇੱਕ ਉਹਦੇ ਵਿੱਚ ਮਤੇ ਹੋਵੇਗੀ ਗੁਰੂ ਮਾਤਰਾ ਇੱਕ ਲਘੂ ਮਾਤਰਾ ਆਮ ਤੌਰ ਤੇ ਔਂਕੜ ਤੇ ਹੋੜਾ ਹੁੰਦਾ ਉਹਦੇ ਵਾਸਤੇ ਤੁਸੀਂ ਇਹ ਕਰੋ ਵੀ ਮਤਲਬ ਉਹ ਅੱਧੀ ਮਾਤਰਾ ਉਹ ਹੋ ਗਈ ਤੇ ਪੂਰੀ ਮਾਤਰਾ ਲਘੂ ਮਾਤਰਾ ਅੱਧੀ ਹੋ ਗਈ ਔਂਕੜ ਤੇ ਹੋੜਾ ਜਿਹੜਾ ਉਹ ਪੂਰੀ ਮਾਤਰਾ ਹੋ ਗਈ ਉਹਨੂੰ ਡਿਊਟੀ ਆਵਾਜ਼ ਜਿਹੜੀ ਸਪੀਡ ਨਾਲ ਤੁਸੀਂ ਪੜ੍ਹਦੇ ਹੋ ਨਾ ਉਹਦੇ ਤੋਂ ਮਤਲਬ ਉਹਨੂੰ ਡਿਊਟੀ ਸਪੀਡ ਦਿਓ ਡਿਊਟੀ ਆਵਾਜ਼ ਦਿਓ ਉਹਨੂੰ ਉਹ ਸਪੀਡ ਨਾਲ ਜਿਹੜੀ ਤੁਸੀਂ ਪੜਦੇ ਪ੍ਰਮੋਟ ਦੇ ਤੌਰ ਤੇ ਹਾਂਜੀ ਉਹ ਆਉਂਦਾ ਨਾ ਇਹਦੇ ਵਿੱਚ ਸਾਸਤਾਵ ਨੈਣ ਨਨ ਸ਼ਾਇਦ ਇਹਦੇ ਵਿੱਚ ਹੀ ਆਉਂਦਾ ਹਰ ਚਰਨ ਕਵਲ ਮਕਰੰਦ ਲੋਭਿਤ ਮਨੋ ਅਨਦਿਨੋ ਨੰਨੇ ਨੂੰ ਦੋ ਮਾਤਰਾ ਨੇ ਹੋੜਾ ਵੀ ਏ ਤੇ ਔਂਕੜ ਵੀ ਏ ਜੇ ਤੇ ਇਹਨੂੰ ਸਿਰਫ ਔਂਕੜ ਹੋਵੇਗਾ ਤੇ ਅਸੀਂ ਅਨ ਨੂੰ ਆਖਾਂਗੇ ਜੇ ਹੋੜਾ ਹੈ ਅਨ ਨੂੰ ਤੇ ਜੇ ਦੋਵੇਂ ਮਾਤਰਾ ਨੇ ਹੋੜਾ ਵੀ ਤੇ ਔਂਕੜ ਵੀ ਫੇਰ ਉਹਨੂੰ ਆਣ ਦਿਨੋ ਇਹਨਾਂ ਆਣ ਦਿਨੋ ਆਣ ਦਿਨੋ ਆਣ ਦਿਨੋ ਇਹਨਾਂ ਫਰਕ ਸਮਝਣਾ ਮੈਂ ਦੇ ਕਈ ਮਤਲਬ ਉਪਾਦ ਆਉਂਦੇ ਨੇ ਜੈਸਤਰੀ ਜਿੱਥੋਂ ਸ਼ੁਰੂ ਹੁੰਦੀ ਨਾ ਊੜੇ ਨੂੰ ਊੜੇ ਦਾ ਮੂੰਹ ਖੁੱਲਾ ਜਿਹੜਾ ਹੋੜੇ ਦਾ ਬਾਚ ਕੇ ਔਂਕੜੇ ਓਮ ਆਹਾ ਉਹਨੂੰ ਜੇ ਉਮਾਹਾ ਪੜੋਗੇ ਤਾਂ ਵੀ ਗਲਤ ਦੂਜੀਆਂ ਜਿਹੜੀਆਂ ਸੰਪਰਦਾਵਾਂ ਮੈਂ ਪੜਿਆ ਉਹਨਾਂ ਦਾ ਉਹ ਆਂਦੇ ਨਹੀਂ ਜੀ ਕਿਦਰੇ ਸੁਜਾਨ ਹੈ ਮੰਨ ਲਓ ਸੱਸੇ ਨੂੰ ਹੋੜਾ ਵੀ ਤੇ ਜੱਜੇ ਨੂੰ ਔਂਕੜੇ ਉਹ ਅਰਥ ਦੇ ਹਿਸਾਬ ਨਾਲ ਕਿਧਰੇ ਸੁਜਾਨ ਪੜਨਾ ਪੈਗਾ ਕਿਧਰੇ ਜਾਨ ਪੜਨਾ ਪਵੇਗਾ ਉਹ ਇੱਕੋ ਮਾਤਰਾ ਦਾ ਪ੍ਰਯੋਗ ਕਰਦੇ ਨੇ ਉਹਨਾਂ ਨੇ ਜੀ ਇੱਕੋ ਮਾਤਰਾ ਬੋਲੋ ਜਿੱਥੇ ਅਰਥ ਦੇ ਹਿਸਾਬ ਨਾਲ ਜੇ ਉਹ ਸੁਜਾਨ ਹੈ ਤੇ ਔਂਕੜ ਸਿਰਫ ਲਾਓ ਤੁਸੀਂ ਹੋੜੇ ਨੂੰ ਛੱਡ ਦਿਓ ਹਾਲੀ ਮਤਲਬ ਜੇ ਉਹ ਮੰਨਣ ਇਸ ਗੱਲ ਨੂੰ ਤੇ ਕੋਈ ਵੀ ਆਦਮੀ ਜਿਹੜਾ ਮਤਲਬ ਪ੍ਰਭਾਵ ਤੇ ਉਹਦਾ ਹੋਣਾ ਚਾਹੀਦਾ ਜਿਹੜਾ ਵੱਡਾ ਹੈ ਉਹ ਇਸ ਗੱਲ ਨੂੰ ਨਹੀਂ ਮੰਨਦੇ ਮੰਨ ਲਓ ਹੋੜਾ ਹੈ ਤੁਸੀਂ ਹੋੜਾ ਤੇ ਬੁਲਾਓ ਘੱਟ ਤੋਂ ਘੱਟ ਔਂਕੜ ਨੂੰ ਜੇ ਛੱਡ ਦਿਓ ਅਵਲ ਤੇ ਛੱਡਣ ਦਾ ਭਾਵ ਹੀ ਕੋਈ ਨਹੀਂ ਅਰਥ ਭਾਵੇਂ ਉਹਦਾ ਸੁਜਾਣ ਦਾ ਸੋ ਜਾਣ ਦਾ ਸੋ ਜਾਣ ਦਾ ਇੱਕੋ ਹੀ ਹੋਵੇਗਾ ਪਰ ਉਹਨਾਂ ਪਿੰਗਲ ਦੇ ਹਿਸਾਬ ਨਾਲ ਜਿਹੜਾ ਨਾ ਉਹਨੂੰ ਪੂਰਾ ਕਰਨ ਵਾਸਤੇ ਉੱਥੇ ਮਾਤਰਾ ਵਧਾਈ ਇਹਨੂੰ ਬਸ ਇਹੋ ਹੀ ਵੀ ਜੇ ਤੇ ਔਂਕੜੇ ਅਨ ਦੇਨੋ ਜੇ ਹੋੜਾ ਅਨ ਦੇਨੋ ਤੇ ਜੇ ਮਤਲਬ ਦੋਵੇਂ ਮਾਤਰਾ ਅਨ ਅਣ ਦੇਨੋ ਇੰਨਾ ਫਰਕ ਪਾ ਲਾ ਬਹੁਤ ਜੀ ਆੜਾ ਮਨ ਜਾਣੈ ਮਨ ਕੋਏ ਇਹਦਾ ਹਾਂ ਜੇ ਕੋ ਮਨ ਜਾਣੈ ਮਨ ਕੋਏ ਮੰਨਣ ਵਾਲਾ ਉਹਦੇ ਨਾਲ ਮਤਲਬ ਫਰਕ ਪੈ ਜਾਏਗਾ ਮੰਨਣਾ ਭਾਵ ਕੀ ਹੈ ਜੇ ਜੇ ਕੋ ਮਨ ਜਾਣਾ ਹੈ ਮਨ ਕੋਏ ਜੇ ਕਈ ਥਾਂ ਤੇ ਉਂਝ ਮਤਲਬ ਮਾਤਰਾ ਵਧਾਉਣ ਵਾਸਤੇ ਕੀਤਾ ਹੈ ਨਾ ਜਿਵੇਂ ਉਹ ਤੇ ਇਹ ਮਨ ਮੇਰਿਆ ਤੇ ਕਈ ਥਾਂ ਮਨ ਆਉਂਦਾ ਉਹ ਵੀ ਮਨ ਤੋਂ ਭਾਵ ਮੰਨੇ ਇੱਥੇ ਨੰਨੇ ਨੂੰ ਸਿਆਰੀ ਜਿਹੜੀ ਨਾ ਉਹ ਮੰਨਣ ਤੋਂ ਭਾਵ ਹੈ ਜੇ ਕੋ ਮਨ ਆਹੋ ਇਹ ਮੰਨਣ ਦਾ ਹੋ ਗਿਆ ਹਾਂਜੀ ਮਨ ਮੰਨਣ ਵਾਲਾ ਮਨ ਮੰਨ ਕੇ ਮਤਲਬ ਜੇ ਕੋਈ ਮਨ ਦੇ ਮੰਨਦਾ ਹੈ ਮੈਂ ਹੁਣ ਤੋਂ ਸਪਸ਼ਟ ਤੇ ਨਹੀਂ ਕਰ ਸਕਦਾ ਮੈਨੂੰ ਵੀ ਦਿਮਾਗ ਚੋਂ ਨਿਕਲੀ ਗੱਲ ਆ ਰਹੀ ਤੇ ਉਹਨੇ ਦਾ ਫਰਕ ਜ਼ਰੂਰ ਪੈਂਦਾ ਜੀ ਹਾਂਜੀ